ਰਾਣਾ ਰੌਲ ਦਾ ਹੈ ਰੰਗ ਦਾ ਤੁੰਗ ਫਕੀਰ ਇੱਥੇ ਚਾਹੇ ਕੋਈ ਰਾਣਾ ਹੋਵੇ ਰਾਣਾ ਛੋਟੇ ਰਾਜ ਨੂੰ ਕਹਿੰਦੇ ਰਿਆਸਤਾਂ ਛੋਟੀਆਂ ਵਾਲੇ ਰਾਣੇ ਹੁੰਦੇ ਸੀ ਵੱਡੇ ਰਾਜਾ ਹੁੰਦੇ ਸੀ ਉਹ ਤੋਂ ਵੱਡੇ ਸ਼ਾਨਸ਼ਾਹ ਹੁੰਦੇ ਸੀ ਰੌ ਰਾਣੇ ਤੋਂ ਵੀ ਛੋਟਾ ਹੁੰਦਾ ਰਾਣਾ ਰਾਓ ਨਾ ਕੋਰ ਹੈ ਕੋਈ ਰਾਣਾ ਹੋਵੇ ਕੋਈ ਰਾਹ ਹੋਵੇ ਇੱਥੇ ਕਿਸੇ ਨੂੰ ਨਹੀਂ ਰਹਿਣਾ ਰੰਗ ਨਾ ਫਕੀਰ ਨਾ ਇਹ ਜਿਹੜੇ ਫਕੀਰ ਨੇ ਇਹ ਜਿਹੜੇ ਬਨਮਤਾਲੇ ਨੇ ਰੰਗ ਤੁੰਗ ਵਾਲੇ ਫਕੀਰ ਨੇ ਜਿਹੜੇ ਮਾਇਆ ਦੇ ਜਿਹੜਾ ਸਾਰੇ ਗਿਆਨ ਦੇ ਵਿੱਚ ਰੰਗੇ ਹੋਏ ਜਿਹੜੇ ਜੋ ਸਰੀਰ ਨਾਲ ਜੁੜੇ ਹੋਏ ਨੇ ਜਿਹੜੀਆਂ ਮੱਤਾਂ ਮਾਇਆ ਧਾਰੀਆਂ ਦੀਆਂ ਨੇ ਤਾਂ ਇਹਨਾਂ ਚੋਂ ਕੋਈ ਬਚਣਾ ਨਾ ਵਿਸ਼ਨੂੰ ਉਹ ਵਿਸ਼ਨੂੰ ਦੇ ਅਵਤਾਰ ਨੇ ਰਾਣੇ ਦਾ ਵਿਸ਼ਨੂੰ ਦੇ ਅਵਤਾਰ ਨੇ ਰੰਗ ਤੋਂ ਫਕੀਰ ਸ਼ਿਵ ਜੀ ਦੇ ਅਵਤਾਰ ਭਗਤੀ ਕਰਨ ਵਾਲੇ ਨੇ ਸੰਸਾਰੀ ਮੱਤਾਂ ਵਾਲੇ ਨਾ ਸੰਸਾਰੀ ਮੱਤਾਂ ਦੇ ਵਿੱਚੋਂ ਕਿਸੇ ਨੇ ਬਚਣ ਭਗਤੀ ਕਰਦੇ ਨੇ ਬਚਣ ਵਾਸਤੇ ਮੁਕਤੀ ਪਾਉਣ ਵਾਸਤੇ ਇਹਨਾਂ ਚੋਂ ਮੁਕਤੀ ਨਹੀਂ ਮਿਲਣੀ ਕਿਸੇ ਨੂੰ ਤੇ ਨਾ ਉਹਨਾਂ ਨੂੰ ਦੂਜਿਆਂ ਨੂੰ ਤਾਂ ਮੁਕਤੀ ਘਰ ਮਿਲਣੀ ਕੀ ਹੈ ਦੂਜੇ ਦੀ ਮੁਕਤੀ ਦਾ ਕੋਈ ਟਾਰਗੇਟ ਹੀ ਨਹੀਂ ਹੈ ਉਹਨਾਂ ਦਾ ਟਾਰਗੇਟ ਹੁੰਦਾ ਰਾਜ ਪਰ ਜਿਹੜੇ ਫਕੀਰ ਨੇ ਇਹਨਾਂ ਦਾ ਟਾਰਗੇਟ ਰਾਜ ਨਹੀਂ ਹੁੰਦਾ ਇਹਨਾਂ ਨੇ ਮਾਇਆ ਦਾ ਤਿਆਗ ਕੀਤਾ ਜੇ ਮਾਇਆ ਦਾ ਤਿਆਗ ਕਰਕੇ ਵੀ ਮਾਇਆ ਦੀ ਇੱਛਾ ਅੰਦਰ ਹੈ ਮਾਇਆ ਧਾਰੀ ਹੋ ਰਹੀ ਹੈ ਇੱਛਾਵਾਂ ਮਾਇਆ ਦੀ ਉਹ ਹੀ ਨੇ ਅੰਦਰ ਨਾਮ ਦੀ ਭੁੱਖ ਜਾਗੀ ਨਹੀਂ ਅੰਦਰ ਫਿਰ ਨਹੀਂ ਬਚ ਸਕਦੇ ਫਿਰ ਸੰਸਾਰੀ ਆਦਮੀ ਰਹੇ ਇਹ ਰਹਿਣ ਵਾਲਾ ਵਿੱਚ ਕੋਈ ਨਹੀਂ ਇਹ ਸਾਰੇ ਕੋਈ ਨਾ ਕੋਈ ਫਰਕ ਨਹੀਂ ਜਿਹੜੇ ਸੰਤ ਵਧੀਆ ਵਧੀਆ ਡੇਰੇ ਬਣਾਉਂਦੇ ਨੇ ਬੜੇ ਬੜੇ ਡੇਰੇ ਬਣਾਉਂਦੇ ਨੇ ਬਹੁਤਾ ਪੈਸਾ ਇਕੱਠਾ ਕਰਦੇ ਨੇ ਬਹੁਤੀਆਂ ਕਾਰਾਂ ਲੈਂਦੇ ਨੇ ਵੇਗੀ ਗੱਡੀ ਦੇ ਵਿੱਚ ਸ਼ਾਨ ਸਮਝਦੇ ਨੇ ਅਮੀਰਾਂ ਨਾਲ ਬੇਲ ਜੋਲ ਰੱਖਦੇ ਨੇ ਉਹ ਆ ਗਏ ਇਸ ਕੈਟਾਗਰੀ 'ਚ ਉਹ ਵੀ ਰਾਣਾ ਰਾਉ ਦੇ ਵਿੱਚ ਇਹਨਾਂ ਕੋ ਵੱਡਾ ਸੰਤ ਹੈ ਉਹਨਾਂ 'ਚ ਵੀ ਵੱਡੀਆਂ ਛੋਟੀਆਂ ਦਰਜੇ ਨੇ ਕੋਈ ਵਿਚਾਰੇ ਪੈਦਲ ਚੱਲਣ ਵਾਲੇ ਨੇ ਉਹਨਾਂ ਦੇ ਚੇਲੇ ਰਾਣਾ ਰਾਉ ਨੂੰ ਕੋ ਰਹਾ ਰਾਣਾ ਤੋਂ ਤੁਗ ਵੈਸੇ ਪਹਾੜ ਨੂੰ ਕਹਿੰਦੇ ਤੁਗ ਦਾ ਮਤਲਬ ਹੁੰਦਾ ਪਹਾੜ ਦੇਤਰ ਤੁੰਗ ਕੈ ਚਰਨ ਤਰ ਸਤ ਦਰਵ ਤੀਰ ਤਰਬ ਸ੍ਰੀ ਭਗਵਤ ਪੂਰਨ ਕੀਓ ਰਘੁਵਰ ਕਥਾ ਪ੍ਰਸੰਗ 10 ਗ੍ਰੰਥ ਜਿਹਦਾ ਅਰਥ ਹੈ ਤੁਮ ਦੇਤਰ ਤੁਮ ਦੇਤਰ ਕਹਿੰਦੇ ਨੇ ਅੱਖਾਂ ਨੈਣਾ ਦੇਵੀ ਨੈਣਾ ਦੇਵੀ ਉਹਦਾ ਪਹਾੜ ਹੈ ਨੈਣਾ ਦੇਵੀ ਦੇ ਪਹਾੜ ਦੇ ਜੜ੍ਹ ਵਿੱਚ ਦੇਤਰ ਤੁੰਗ ਕੇ ਚਰਨ ਤਰ ਪਹਾੜ ਚਰਨਾਂ ਵਿੱਚ ਜੜਾਂ ਵਿੱਚ ਸਤ ਦਰਵ ਤੀਰਤ ਰੰਗ ਸਤ ਲੋਜ ਦੇ ਕੱਢੇ ਤੇ ਇਹਦਾ ਮਤਲਬ ਅਨੰਦਪੁਰ ਸਾਹਿਬ ਸ੍ਰੀ ਭਗਵਤ ਪੂਰਨ ਕੀਓ ਆ ਭਗਵਤ ਗ੍ਰੰਥ ਦਾ ਜਿਹੜਾ ਪ੍ਰਸੰਗ ਉੱਥੇ ਪੂਰਾ ਕੀਤਾ ਕਿਹਨੇ ਲਿਖਿਆ ਫਿਰ ਉੱਥੇ ਕਿਸੇ ਨੇ ਕਿਹਨੇ ਲਿਖਤਾ ਤਾਂ ਜਗ੍ਹਾ ਦਸੀ ਹੋਈ ਸਮਤ ਦਸੀ ਹੋਈ ਹੈ ਸ੍ਰੀ ਭਗਵਤ ਪੂਰਨ ਕੀਓ ਰਗੋਵਾਲ ਕਥਾ ਪ੍ਰਸੰਗ ਰਗੋਵਾਲ ਦੀ ਕਥਾ ਪ੍ਰਸੰਗ ਜਿਹੜਾ ਰਾਮ ਅਵਤਾਰ ਹੈ ਉਹ ਇੱਥੇ ਪੂਰਾ ਕੀਤਾ ਕ੍ਰਿਸ਼ਨ ਅਵਤਾਰ ਪੌਂਡੇ ਸਾਹਿਬ ਪਹਿਲਾਂ ਕੀਤਾ ਪੌਂਡੇ ਸਾਹਿਬ ਲਿਖੇ ਉਹ ਪੌਂਡੇ ਸਾਹਿਬ ਦਾ ਦੱਸਿਆ ਕ੍ਰਿਸ਼ਨ ਜਮਨਾ ਦਾ ਜਮਨਾ ਤੇ ਖੇਡਦਾ ਰਾਮ ਜਮਨਾ ਨਾਲ ਸੰਬੰਧ ਜਮਨਾ ਨੂੰ ਕਾਲਿੰਦਰੀ ਕਿਹਾ ਕਾਲਿੰਦਰੀ ਰੰਗ ਨ ਤੁੰਗ ਫਕੀਰ ਰੰਗ ਹੈ ਨਹੀਂ ਨਾਮ ਦਾ ਤੁੰਗ ਬਣੇ ਹੋਏ ਨੇ ਪਹਾੜ ਸਮਝ ਰਿਆ ਆਪਣੇ ਆਪ ਰੰਗ ਨਾ ਤੁੰਗ ਨਾਮ ਦਾ ਰੰਗ ਚੜਿਆ ਨਹੀਂ ਬਣੇ ਬੈਠੇ ਨੇ ਪਹਾੜ ਜਿੱਡੇ ਗੁਰੂ ਸੁਣ ਲੱਗੀ ਗੱਲ ਦੀ ਰੰਗ ਨਾ ਤੁੰਗ ਨਾਮ ਦੇ ਰੰਗ ਤੋਂ ਸਖਣੇ ਨੇ ਪਹਾੜ ਜਿਹੜਾ ਆਪਣੇ ਆਪ ਨੂੰ ਸਮਝਦੇ ਪਹਾੜ ਬਣੇ ਬੈਠੇ ਨੇ ਗੁਰੂ ਸਾਹਿਬ ਨਾਮ ਤੇ ਰੱਬ ਤੋਂ ਸਖਣੇ ਚਾਹੇ ਕਿੰਨੀ ਉਹ ਦੁਨੀਆ ਮੰਨਦੀ ਹੋਵੇ ਕਿੰਨੇ ਦੂਰੋਂ ਦੂਰ ਤੱਕ ਦੀਦੇ ਹੋਣ ਕਿੰਨੇ ਦੂਰ ਦੂਰ ਤੱਕ ਉਹਨਾਂ ਦੀ ਖਿਆਤੀ ਹੋਵੇ ਮਸ਼ਹੂਰੀ ਹੋਵੇ ਕਿੰਨੇ ਮਰਜੀ ਲੋਕ ਇੱਜ਼ਤ ਕਰਦੇ ਹੋਣ ਸਭ ਤੋਂ ਵੱਡੇ ਹੋਣ ਛੋਟੇ ਵੀ ਤਾਂ ਹੈ ਸੰਤ ਸਾਰੀ ਦੁਨੀਆ ਹੀ ਮੰਨਦੀ ਹੋਵੇ ਜੇ ਚੁਪਚਾਰੇ ਆਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਦੌੜ ਚੱਲਦਾ ਸਭ ਕੋਏ ਚੰਗਾ ਨਾਮ ਰਖਾਇ ਕੇ ਜਸ ਕੀਰਤ ਜਗ ਲੈ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨੂੰ ਪੁੱਛੇ ਨਦਰ ਕਿਉਂ ਨਹੀਂ ਆਇਆ ਤਿਸ ਕਿਉਂਕਿ ਰੰਗ ਨਹੀਂ ਚੜਿਆ ਹੋਇਆ ਨਾਮ ਦਾ ਰੰਗ ਨਹੀਂ ਚੜਿਆ ਜੇ ਨਾਮ ਦੇ ਰੰਗ ਚ ਰੰਗਿਆ ਨਹੀਂ ਗਿਆ ਜੇ ਆਤਮ ਦਰਸ਼ੀ ਨਹੀਂ ਹੈ ਆਤਮ ਗਿਆਨੀ ਨਹੀਂ ਹੈ ਆਤਮ ਧਿਆਨੀ ਨਹੀਂ ਹੈ ਫਿਰ ਰੰਗ ਨਹੀਂ ਚੜਿਆ ਆਪਣੇ ਮੂਲ ਨਾਲ ਨਹੀਂ ਜੁੜਿਆ ਹੋਇਆ ਫਿਰ ਰੰਗ ਨਹੀਂ ਚੜਿਆ ਆਤਮ ਰੰਗ ਹੁੰਦਾ ਆਤਮ ਰੰਗ ਆਤਮ ਰੰਗ ਨੂੰ ਚੜਦਾ ਜਿਹੜਾ ਆਪਣੇ ਮੂਲ ਨਾਲ ਜੁੜਦਾ ਆਪਣੇ ਆਪ ਨਾਲ ਜੁੜਿਆ ਰਹਿੰਦਾ ਇੱਕ ਹੋ ਕੇ ਰਹਿੰਦਾ ਅਡੋਲ ਰਹਿੰਦਾ ਅਡੋਲ ਤਾਂ ਨਿਸ਼ਾਨੀ ਆਤਮ ਰੰਗ ਦੀ ਜੇ ਅਡੋਲਤਾ ਨਹੀਂ ਹੈ ਫਿਰ ਅੰਦਰੀ ਹੈ ਉਹਦੀ ਅਡੋਲਤਾ ਕਾਲਮ ਨਹੀਂ ਭੰਗ ਕਰਦਾ ਭੰਗੇ ਨਹੀਂ ਹੁੰਦੀ ਅਡੋਲਤਾ ਅਡੋਲਤਾ ਭੰਗ ਹੋਣ ਵਾਲੇ ਦਾਲ ਬਣਦਾ ਹੈ ਜਿਨ੍ਹਾਂ ਜਿਹੜਾ ਅਡੋਲ ਹੈ ਇੱਕ ਸ਼ਬਦ ਸੂਰਤ ਜਾਂ ਡੋਲ ਗਿਆ ਦਾਲ ਡੋਲਦੀ ਸਾਰੇ ਦਾਲ ਫੜ ਜਾਂਦਾ ਹੈ ਨਾਮ ਦੇ ਰੰਗ ਵਾਲੇ ਅਡੋਲ ਹੁੰਦੇ ਨੇ ਜਿਹੜੇ ਤੁੰਗ ਨੇ ਉਹ ਅਡੋਲ ਨਹੀਂ ਹੁੰਦੇ ਉਹ ਸਰਕਾਰ ਤੇ ਡਰਦੇ ਹੁੰਦੇ ਨੇ ਰਾਜੇ ਦੇ ਅਨੁਸਾਰ ਚੱਲਦੇ ਹੁੰਦੇ ਸਰਕਾਰ ਦੀ ਭੈਅ ਚੱਲਦੇ ਸਰਕਾਰ ਦੀ ਭੈ ਜਰੂਰ ਚੱਲੋ ਕਾਲ ਦੀ ਭੈ ਜਰੂਰ ਹੁੰਦੀ ਹੈ ਦਾ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਕੋਈ ਨਾ ਬੰਦਾ ਧੀਰ ਧੀਰਜ ਕਿਸੇ ਨੂੰ ਨਹੀਂ ਅਡੋਲਤਾ ਕਿਸੇ ਦੇ ਅੰਦਰ ਨਹੀਂ ਹੈ ਜਾਣਾ ਦਾ ਆਪੋ ਆਪਣੀ ਬਾਰੀ ਹੈ ਔਰ ਮੰਨਦੇ ਵੀ ਨਾ ਭਾਈ ਆਪੋ ਆਪਣੀ ਬਾਰੀ ਸਭ ਨੇ ਚਲੇ ਜਾਣਾ ਗੁਰਮੁਖ ਨਹੀਂ ਕਹਿ ਸਕਦਾ ਚਲੇ ਜਾਣਾ ਕਿਉਂਕਿ ਗੁਰਮੁਖ ਆਵਣ ਜਾਣ ਹੀ ਗੁਰਮੁਖ ਦੇ ਸਰੀਰ ਦੇ ਛੁੱਟ ਜਾਣ ਸਰੀਰ ਛੁੱਟਣ ਦਾ ਗੁਰਮੁਖ ਥੋੜੀ ਚਲਾ ਗਿਆ ਸਰੀਰ ਦਾ ਛੁੱਟ ਜਾਣਾ ਹੋਰ ਗੱਲ ਹੈ ਸੱਪ ਤੋਂ ਕੰਜ ਲੈ ਜਾ ਸੱਪ ਮਰ ਜਾਂਦਾ ਹੁੰਦਾ ਕਿਤੇ ਕੰਜ ਲੈ ਕੇ ਸੱਪ ਮਰ ਗਿਆ ਫਿਰ ਤਾਂ ਕੰਜ ਹੈ ਸਰੀਰ ਤੋਂ ਅਡੋਲਤਾ ਜੇ ਮੌਤ ਵੇਲੇ ਜੇ ਅਡੋਲ ਹੈ ਫਿਰ ਮਰਿਆ ਨਹੀਂ ਜੇ ਡੋਲ ਗਿਆ ਤਾਂ ਮਰ ਗਿਆ ਇਸ ਕਰਕੇ ਕਹਿੰਦਾ ਡੋਲਣ ਤੇ ਰੱਖੋ ਨਾਨਕ ਦੇ ਕਰ ਹੱਥ ਉਸ ਵੇਲੇ ਮੈਂ ਡੋਲ ਨਾ ਜਾਵਾਂ ਸਰੀਰ ਛੱਡਣ ਦਾ ਟਾਈਮ ਬੜਾ ਭਿਆਨਕ ਹੈ ਇਸੇ ਨੂੰ ਔਖੀ ਘੜੀ ਕਿਹਾ ਔਖੀ ਘੜੀ ਨਾ ਦੇਖਣ ਨਹੀਂ ਹੋਰ ਔਖੀ ਘੜੀ ਆਏ ਨਹੀਂ ਵੀ ਕੋਈ ਕੰਮ ਖਰਾਬ ਹੋ ਗਿਆ ਜੇ ਧਿਆਨ ਹੋ ਸਰੀਰ 'ਚ ਤਾਂ ਔਖੀ ਘੜੀ ਦੇਖੂ ਜੇ ਸਰੀਰ 'ਚ ਧਿਆਨ ਨਹੀਂ ਔਖੀ ਘੜੀ ਦਿਖਣੀ ਪਤਾ ਹੀ ਲੱਗਣਾ ਕਾਦਾ ਹੋ ਗਿਆ ਜੋ ਧਿਆਨ ਹੈ ਸਰੀਰ 'ਚ ਤਾਂ ਔਖੀ ਘੜੀ ਦਿਖੂ ਜੇ ਤੇਰ ਗੁੱਡੀ 'ਚ ਬੈਠਾ ਤਾਂ ਛੱਡਣੀ ਪਊ ਜੇ ਛੱਡੀ ਪਹਿਲਾਂ ਹੀ ਹੋਈ ਜੇ ਪਤਾ ਨਹੀਂ ਲੱਗਣਾ ਕੰਜ ਤਾਂ ਅੱਡ ਪਹਿਲਾਂ ਹੀ ਹੋਈ ਹੋਈ ਸਰੀਰ ਨਾਲ ਉਹ ਤਾਂ ਲਾਹੌਰ ਨੂੰ ਫਿਰਦਾ ਵੀ ਲਾਜ ਅਲਕਤ ਆਉਂਦੀ ਹੈ ਸਭ ਨੂੰ ਅਲਕਤ ਆਉਂਦੀ ਹੈ ਕੰਜ ਕੰਜ ਵੱਖਰੀ ਹੈ ਵੱਖਰੀ ਤੜਕਦਾ ਆ ਰਹੀ ਹੈ ਉਹ ਲਾਵੇ ਤਾਂ ਲੈ ਜੇ ਸੁਖੀ ਹੋ ਜਾਓ ਇਸ ਕਰਕੇ ਧਰਮ ਦੇ ਨਾਲ ਗੱਲੇ ਰਹੇ ਇਹ ਮੌਤ ਨੂੰ ਗਲੇ ਲਾਉਣ ਵਾਲਾ ਉਹ ਮੌਤ ਤੋਂ ਭਜਣ ਵਾਲਾ ਮੌਤ ਦਾ ਇਲਾਜ ਕਰਨ ਵਾਲਾ ਨਹੀਂ ਮੌਤ ਨੂੰ ਗਲੇ ਲਾਉਣ ਵਾਲਾ ਬਹੁਤ ਦੇ ਨਾਲ ਰਹਿਣ ਵਾਲਾ ਜਬੜ ਵਰਨਾ ਹੁਕਮ ਹੁਕਮ ਦੇ ਵਿੱਚ ਸਮਾਉਣਾ ਮੌਤ ਨੂੰ ਗਲੇ ਲਾਉਣਾ ਹੋਰ ਕੀ ਕਰਨਾ ਜਿਹੜਾ ਮੌਤ ਨੂੰ ਗਲੇ ਲਾਉਂਦਾ ਕਦੇ ਨਹੀਂ ਮਰਦਾ ਜਿਹੜਾ ਮੌਤ ਤੋਂ ਪਹਿਲਾਂ ਉਹ ਮਰਦਾ ਜਿਹੜਾ ਡਰਦਾ ਉਹੀ ਮਰਦਾ ਜਦੋਂ ਡਰਦਾ ਅਸਲ 'ਚ ਜੰਮਣ ਮਰਨ ਦਾ ਭੈ ਹੈ ਭਰਮ ਹੈ ਜੰਮਣ ਮਰਨ ਭਰਮ ਹੈ ਜੰਮਣ ਮਰਦਾ ਜੰਮਦਾ ਮਰਦਾ ਆਤਮਾ ਜੰਮਦੀ ਮਰਦੀ ਨਹੀਂ ਹੁੰਦੀ ਇਹ ਭਰਮ ਜਦੋਂ ਚੱਕਿਆ ਜਾਂਦਾ ਫਿਰ ਭੈ ਵੀ ਚੱਕਿਆ ਜਾਂਦਾ ਜਨਮ ਕਿਉਂ ਲੈਣਾ ਪੈਂਦਾ ਦਾਲ ਕਰਕੇ ਲੈਣਾ ਪੈਂਦਾ ਜੇ ਮਰਨ ਵੇਲੇ ਦਾਲ ਹੈ ਤਾਂ ਦੂਆ ਜਨਮ ਲੈਣਾ ਪਊ ਜੇ ਦਾਲ ਹੈ ਨਹੀਂ ਜਨਮ ਲੈਣਾ ਹੀ ਨਹੀਂ ਪੈਣਾ ਇਹ ਗੁਰਬਾਣੀ ਦਾ ਸਾਰ ਹੈ ਗੁਰਬਾਣੀ ਦਾ ਤੱਤ ਹੈ ਦਾ ਤੁਗ ਫਕੀਰ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਧੀਰ ਜਿ ਕਿਸੇ ਨੂੰ ਨਹੀਂ ਕੋਈ ਨਹੀਂ ਕਹਿੰਦਾ ਮੈਂ ਨਹੀਂ ਮਰ ਸਕਦਾ ਕੋਈ ਨਹੀਂ ਕਹਿੰਦਾ ਮਰਨ ਕੀ ਹੁੰਦਾ ਮਰਨ ਦੀ ਵਿਆਖਿਆ ਕੋਈ ਨਹੀਂ ਕਰ ਰਿਹਾ ਐਸੀ ਮਰਨੀ ਜੋ ਬਣੇ ਬੌੜ ਨਾ ਮਰਨਾ ਹੋਏ ਗੱਲ ਕਿਤੇ ਨਹੀਂ ਚੱਲ ਰਹੀ ਸਭਾਏ ਗੁਰਬਾਣੀ ਤੇ ਕਿਤੇ ਨਹੀਂ ਚੱਲ ਰਹੀ ਜਾਂ ਦੱਸੋ ਕਿੱਥੇ ਚੱਲ ਰਹੀ ਹੈ ਇਹ ਕੀਰਤਨ ਵਾਲੇ ਵੀ ਮੂੰਹ ਮੂੰਹ ਜੇ ਆ ਸਮਝ ਨਹੀਂ ਹੈ ਇਹਨਾਂ ਨੂੰ ਐਸੀ ਮਰਨੀ ਹੁੰਦੀ ਕੀ ਹੈ ਇਹਨਾਂ ਨੂੰ ਮੂੰਹ ਮੂੰਹ ਜੇ ਫੜਦੇ ਨੇ ਬਾਣੀ ਪਤਾ ਨਹੀਂ ਹੈ ਕੀ ਹੈ ਮਰਨਾ ਸੱਚ ਕਹੀ ਜਾਂਦੇ ਜੀਵਨ ਝੂਠੀ ਆਓ ਕਹਿੰਦੇ ਮਰਨਾ ਸੱਚ ਹੈ ਸਰੀਰ ਦੇ ਛੱਡਣ ਨੂੰ ਮਰਨਾ ਮੰਨਦੇ ਨੇ ਤਾਂ ਮਤਲਬ ਹਿੰਦੂ ਨੇ ਫਿਰ ਇਹ ਜੇ ਮਰਨਾ ਸੱਚ ਹੈ ਇਹ ਤਾਂ ਦੁਨੀਆ ਹੀ ਮੰਨਦੀ ਹੈ ਮਰਨਾ ਸੱਚ ਹੈ ਸੰਸਾਰ ਮੰਨਦਾ ਮਰਨਾ ਸੱਚ ਹੈ ਜਿਹੜੇ ਮਰਨਾ ਸੱਚ ਮੰਨਦੇ ਨੇ ਉਹ ਸੰਸਾਰੀ ਨੇ ਭਗਤ ਨਹੀਂ ਹੋਣ ਭਗਤ ਕੀ ਕਹਿੰਦੇ ਨੇ ਕੌਣ ਬੂਆ ਰੇ ਕੌਣ ਬੂਆ ਕਹਿੰਦਾ ਮਰਿਆ ਕੌਣ ਵਾ ਤੁਸੀਂ ਕਹਿ ਜਾਂਦੇ ਮਰ ਗਿਆ ਮਰ ਗਿਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰੋ ਤਾਂ ਚਲਦ ਪਿਆ ਨਾਲੇ ਕਹਿੰਦੇ ਚਲਿਆ ਗਿਆ ਨਾਲੇ ਕਹਿੰਦੇ ਮਰ ਗਿਆ ਦੋ ਬੋਲੀਆਂ ਬੋਲਦੇ ਹੋ ਗਿਆ ਕੌਣ ਹੈ ਫਿਰ ਜੇ ਸਭ ਬਿਰਮੀ ਛੱਡ ਗਿਆ ਹੋਰ ਬਿਰਮੀ ਜਾ ਵੜੂਗਾ ਹੋਰ ਕਦੇ ਖੱਡੇ ਜਾ ਵੜੂ ਧਰਤੀ ਤੰਗ ਨਹੀਂ ਸਾਧ ਲੱਗਦੀ ਧਰਤੀ ਤੰਗ ਨਹੀਂ ਸਾਧਨ ਹਲੇ ਨਹੀਂ ਉਹ ਇੱਥੋਂ ਢਾਲ ਦੋ ਕਿਤੇ ਹੋਰ ਜਾ ਬੈਠੂ ਉਹਦਾ ਕੀ ਰਾਹ ਗੁਰਾ ਕੀ ਹਵਲਾ ਸਰ ਡੂਗਤ ਅਸਰ ਸੱਚਖੰਡ ਸੱਚਖੰਡ ਸਾਰੇ ਹੀ ਆ ਸੱਚਖੰਡ ਜਿਹੜਾ ਸੱਚ ਨਾਲ ਜੁੜਿਆ ਸੱਚਖੰਡ ਨਾਲੇ ਸੱਚਖੰਡ ਦੇ ਬੈਠੇ ਹੋ ਬਈ ਔਲਾ ਜਾਣਾ ਜਿਹੜਾ ਹੈਗਾ ਸਰੀਰ ਜਬਲ ਮਰਨਾ ਮੁੱਕ ਗਿਆ ਗੁਰੂ ਜਿੱਥੇ ਮਰਜੀ ਜਾਵੇ ਉਹ ਕਿਤੇ ਰਕਾਵਟ ਨਹੀਂ ਜੋਤ ਨੂੰ ਤਾਂ ਕੋਈ ਰਕਾਵਟ ਨਹੀਂ ਹੈ ਫਿਰ ਰਾਹ ਬੁਰਾ ਹਾਵਲਾ ਸਾਰੇ ਡੂਬੇ ਅਸਗਾ ਇਹ ਰਾਹ ਜਿਹੜਾ ਸੌਖਾ ਨਹੀਂ ਹੈਗਾ ਹਾਵਲਾ ਹੈ ਤਾਂਡਰ ਲੱਗਦਾ ਸਾਰਿਆਂ ਨੂੰ ਸਰੀਰ ਛੱਡਣ ਵਾਲਾ ਜਿਹੜਾ ਸਮਾਂ ਬੜਾ ਪਿਹਾਵਲਾ ਭਿਆਨਕ ਸਮਾਂ ਕਹਿਣ ਨੂੰ ਲੱਗਦਾ ਜਿਹੜੇ ਮੋਹ ਪਾਇਆ ਹੋਇਆ ਨੇ ਮੁੜ ਕੇ ਨਹੀਂ ਦੇਖਣਾ ਕੁਝ ਵੀ ਹੁਣ ਤਾਂ ਕਹਿੰਦੇ ਨੇ ਗਲੀਆਂ ਯਾਦ ਆਉਂਦੀਆਂ ਨੇ ਬਚਪਨ ਦੀਆਂ ਜਿਨ੍ਹਾਂ ਨੂੰ ਉਹ ਕਦੋਂ ਛੱਡ ਦੇਣਗੇ ਜਿਨ੍ਹਾਂ ਨੂੰ ਸੰਸਾਰ ਪਿਛਲਾ ਬਚਪਨ ਯਾਦ ਆਉਂਦਾ ਉਹ ਕਦੋਂ ਛੱਡ ਦੇਣਗੇ ਉਹ ਤਾਂ ਇੱਥੇ ਤੱਕ ਗਲ ਤੱਕ ਫਸੇ ਹੋਏ ਨੇ ਤਸੇ ਹੋਏ ਨੇ ਇਹਦੇ ਵਿੱਚ ਇਹ ਜਿੰਨੇ ਕਵੀ ਨੇ ਜਿੰਨੇ ਸਭ ਗਾਉਣ ਵਾਲੇ ਨੇ ਇਹ ਤਾਂ ਮਾਇਆ 'ਚ ਗਰਕ ਹੋਏ ਹੋਏ ਨੇ ਕਿ ਕਿਵੇਂ ਛੱਡ ਦੇਣਗੇ ਇਹਨਾਂ ਦੀ ਸਮਝ ਬਾਣੀ ਕਿਵੇਂ ਆ ਜੂਗੀ ਉਹ ਉੱਪਰ ਆ ਸਰੀਰ ਤੋਂ ਬੈਠਾ ਵਾਇਆ ਤੋਂ ਉੱਪਰ ਰਾਹੋ ਬੁਰਾ ਪਿਆਵਲਾ ਬੜਾ ਭਿਆਨਕ ਰਸਤਾ ਹੈ ਜੇ ਮਾਰਕ ਕੇ ਗਣੇ ਜਾਏ ਨਾ ਉਸਾ ਹਰ ਕਾ ਨਾਮ ਆ ਸੰਗ ਤੋਸਾ ਕੀ ਹੁੰਦਾ ਖਜ਼ਾਨਾ ਤੁਸਾਂ ਖਜ਼ਾਨਾ ਨੂੰ ਕਹਿੰਦੇ ਨੇ ਖਜ਼ਾਨਾ ਤੇਰੇ ਕੋਲ ਨਾਮ ਦਾ ਜਿੰਨਾ ਮਰਜ਼ੀ ਖਰਚ ਸਾਰੇ ਡੂੰਗਰ ਅਸਗਾ ਬੜਾ ਡੂੰਗਾ ਹੈ ਸਮੁੰਦਰ 83 ਲੱਖ ਜੂਨ ਹੈ ਥੱਲੇ ਪਤਾ ਨਹੀਂ ਇਦੋਂ ਵੀ 83 ਲੱਖ ਜੂਨ ਦਾ ਹੈ ਇੱਥੇ ਦੀ ਕਹਿੰਦੇ ਨੇ ਗੁਰਬਾਣੀ ਨਹੀਂ ਬੰਦੀ 84 ਲੱਖ ਜੂਨ ਨੂੰ ਇਹ ਖਾਣੀਆਂ ਆਚਾਰ ਨਹੀਂ ਬੰਦੀ ਗੁਰਬਾਣੀ ਗੁਰਬਾਣੀ ਕਿਤਿਆਂ ਖਾਣੀ ਕਿਤਿਆਂ ਬਾਣੀ ਪਤਾ ਨਹੀਂ ਕਿੰਨੀਆਂ ਖਾੜੀਆਂ ਨੇ ਕਿੰਨੀਆਂ ਬਾੜੀਆਂ ਨੇ ਇਹਦਾ ਰੇੜੇ ਰੇੜੇ ਦਾ ਦੇਖ ਲੈਂਦੇ ਨੇ ਵੀ ਸਾਡੇ ਪਿੰਡ ਦੇ ਆਲੇ ਦਾਲੇ ਆ ਕੁਛ ਹੈ ਆਪਣੇ ਬੰਨੇ ਚੰਨੇ ਦਾ ਹੀ ਪਤਾ ਇਹਨਾਂ ਨੂੰ ਤੋਂ ਬਾਤ ਵਾਲਿਆਂ ਨੂੰ ਬਾਕੀ ਨਹੀਂ ਪਤਾ ਜਿਹੜੇ ਸੱਤ ਪਤਾਲ ਸੱਤ ਆਕਾਸ਼ ਦੀ ਗੱਲ ਕਰਦੇ ਨੇ ਇਸਲਾਮ ਵੀ ਕਰਦਾ ਹਿੰਦੂ ਮਤ ਵੀ ਕਰਦਾ ਤੇ ਲੱਖ ਆ ਜਿਹੜੇ ਹੁਣ ਹੁਣ ਤਾਂ ਬਤਾਲ ਆਗਾਸ ਦੇਖ ਲੈ ਇਹਨਾਂ ਨੇ ਅਰਬਾਂ ਖਰਬਾਂ ਸਾਇੰਸ ਵਾਲੇ ਸਾਬਤ ਕਰਤਾ ਇਹਨਾਂ ਨੂੰ ਤਾਂ ਸਾਇੰਸ ਵਾਲਿਆਂ ਨੂੰ ਗਿਆਨ ਜ਼ਿਆਦਾ ਇਹ ਤਾਂ ਇੱਕ ਮਹੱਲੇ ਦੀ ਉਹ ਖਬਰਾਂ ਜਾਣਦੇ ਨੇ ਮਹੱਲੇ ਦੇ ਬਾਰੇ ਨਹੀਂ ਪਤਾ ਇਹਨਾਂ ਨੂੰ ਆਪਣੇ ਮਹੱਲੇ ਦਾ ਹੀ ਪਤਾ ਇਹਨਾਂ ਨੂੰ ਤਾਂ ਸ਼ਹਿਰ ਦੇ ਦੂਏ ਮਹੱਲਿਆਂ ਦਾ ਨਹੀਂ ਪਤਾ ਬਹੁਤ ਸੀਮਤ ਗਿਆਨ ਹੈ ਇਹਨਾਂ ਦਾ ਸੀਮਤ ਗਿਆਨ ਕਰਕੇ ਪੰਡਤ ਨੂੰ ਅਰਬੁੱਲਾ ਨੂੰ ਛੋਟੇ ਦੋਈ ਕਿਹਾ ਹੈ ਦਵਾਨ ਮੂਰਖ ਕਿਹਾ ਸਬਰਤ ਸ਼ਾਸਤਰ ਵਾਲੇ ਵੀ ਸਾਰੇ ਮੂਰਖ ਸੀ ਬਹੁਤ ਸੀਮਤ ਗਿਆਨ ਹੈ ਸਬਰਤ ਸ਼ਾਸਤਰ ਦੇ ਬਹੁਤ ਜ਼ਿਆਦਾ ਸੀਮਤ ਇੱਕ ਮਹੱਲੇ ਦਾ ਗਿਆਨ ਵੀ ਪੂਰਾ ਨਹੀਂ ਹੈ ਉਹ ਵੀ ਆਤਮਾ ਦਾ ਗਿਆਨ ਨਹੀਂ ਡੁੱਬ ਰਸ ਗਾ ਜੇ ਇਹਨੂੰ ਸਮਝਣ ਲੱਗੇ ਮਾਇਆ ਨੂੰ ਮਾਇਆ ਨੂੰ ਨਹੀਂ ਸਮਝ ਸਕਦੇ ਇਸ ਕਰਕੇ ਮਾਇਆ ਨੂੰ ਸਮਝਣ ਦੀ ਲੋੜ ਨਹੀਂ ਮਾਇਆ ਦਾ ਅਸੀਂ ਲੈਣਾ ਕਿ ਮਾਇਆ ਨੂੰ ਛੱਡਣ ਦੀ ਲੋੜ ਹੈ ਛੱਡਣੀ ਹੈ ਛੱਡਤੀ ਜਿਹੜਾ ਛੱਡਦਾ ਕਰਾਉ ਉਹਦਾ ਲੈਣਾ ਕਿਨੂੰ ਉਹਦੀ ਗੱਲ ਕਿਉਂ ਕਰੀਏ ਮਾਇਆ ਦੀ ਜਿਹੜਾ ਛੱਡ ਦੇਣਾ ਉਹ ਚੀਜ਼ ਤਿਆਗ ਦੇਣੀ ਹੈ ਉਹਦੀ ਚਰਚਾ ਕਿਉਂ ਕਰੀਏ ਤੇ ਚਰਚਾ ਹੋ ਰਹੀ ਹੈ ਮਾਇਆ ਦੀ ਸੰਸਾਰ 'ਚ ਜਿਹੜਾ ਸੰਸਾਰ ਹੈ ਉਹਦੇ ਚਰਚਾ ਮਾਇਆ ਦੀ ਹੈ ਜਿਹੜੇ ਭਗਤ ਨੇ ਉਹਨਾਂ ਕੋਲ ਚਰਚਾ ਨਾਮ ਦੀ ਜਿਹਨੇ ਰਚਨਾ ਰਚੀ ਹੈ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧੀ ਅਨਕ ਪ੍ਰਕਾਰ ਉਹਦੀ ਚਰਚਾ ਹੈ ਜਿਨ ਇਹ ਰਚਨ ਰਚਾਇਆ ਤਿਸ ਰਾਖੋ ਮਨ ਬਾਹੇ ਉਹਨੂੰ ਹਰ ਵਕਤ ਮਨ ਚ ਰੱਖ ਕੇ ਉਹਦੀ ਵਿਚਾਰ ਕਰਦੀ ਹੈ ਅਸੀਂ ਰਚਨਾ ਦੇ ਵਿਚਾਰ ਨਹੀਂ ਕਰਦੇ ਰਚਨਾ ਦੇ ਵਿਚਾਰ ਤੋਂ ਗੁਰਬਾਣੀ ਵਰਜਦੀ ਹੈ ਸਿੱਖ ਸਾਰੇ ਰਚਨਾ ਨੂੰ ਚਿੰਬੜੇ ਹੋਏ ਨੇ ਮਾਇਆ ਨੂੰ ਚਿੰਬੜੇ ਹੋਏ ਨੇ ਅਸਥਾਨਾਂ ਨੂੰ ਚਿੰਬੜੇ ਹੋਏ ਨੇ ਇੱਥੇ ਗੁਰੂ ਸਾਹਿਬ ਕਹੇ ਉੱਥੇ ਕਹੇ ਤੁਸੀਂ ਕੀ ਲੈਣ ਕੀ ਮਿਲੂਗਾ ਇੱਥੋਂ ਤੁਹਾਨੂੰ ਗਏ ਨਾ ਗਏ ਭਗਤਾਂ ਦਾ ਕਿਸੇ ਨੇ ਬਣਾਇਆ ਨਹੀਂ ਹੈ ਤੁਹਾਨੂੰ ਕੀ ਲੋੜ ਹੈ ਬਣਾਉਣ ਦੀ ਉਲਟੇ ਰਾਹ ਪੈ ਗਏ ਮਾਇਆ ਵਾਲੇ ਰਾਹ ਪੈ ਗਏ ਮਾਇਆ ਧਾਰੀ ਜੋ ਹੋਏ ਇਸੇ ਕਰਕੇ ਮਾਇਆ ਨਹੀਂ ਛੁੱਟੀ ਇਹਨੂੰ ਤੇ ਨਾ ਛੁੱਟੇ ਜਿਨ ਇਹ ਰਚਨ ਰਚਾਇਆ ਤਿਸ ਰੱਖੋ ਬੋਲ ਬੋਲ ਬਾਰੀ ਇਹ ਕਹਿ ਰਹੀ ਹੈ ਤੁਸੀਂ ਕੀ ਕਰ ਰਹੇ ਹੋ ਕਿਉਂਕਿ ਗੁਰ ਕਹਿਆ ਸਾਕਾਰ ਖਵਾਈ ਦੀ ਦੇਖਿਆ ਸੀ ਗੁਰ ਕਹਿਆ ਸਾਕਾਰ ਕਮਾਵੋ ਉਹਦਾ ਕਮਾਈ ਨਹੀਂ ਕਮਾਇਆ ਵੀ ਕਮਾਇਆ ਉਹ ਜੋ ਸੰਸਾਰ ਕਮਾ ਰਿਹਾ ਸਿੱਖ ਉਧਰ ਨੂੰ ਜਾ ਰਿਹਾ ਜਿੱਧਰ ਨੂੰ ਸੰਸਾਰ ਜਾ ਰਿਹਾ ਸੰਸਾਰੀ ਜੀਵ ਨੇ ਸਾਰੇ ਸਿੱਖ ਕੀ ਭੇਟਾ ਸਭ ਮੈਂ ਤਾਂ ਗੁਣ ਝੁਰਮ ਹੋਈ ਵਿਣ ਗੁਣ ਕਿਉਂ ਕਰ ਜਾ ਮੈਂ ਤਾਂ ਅਵਗੁਣ ਅਵਗਣ ਵਿੱਚ ਲਿਖਿਆ ਹੋਇਆ ਹੈ ਅਵਗਣ ਮੈਂ ਤਾਂ ਅਵਗਣ ਝੂਠ ਹੋਈ ਅਵਗਣ ਪਤਾ ਨਹੀਂ ਕਿਉਂ ਲਿਖਿਆ ਹੋਇਆ ਵੈਸੇ ਅੰਗੂੜੀ ਚਾਹੀਦਾ ਗੱਗੇ ਨੂੰ ਵੀ ਔਕੜ ਚਾਹੀਦਾ ਨਾਲੇ ਨੂੰ ਸਿਆਰੀ ਵੀ ਚਾਹੀਦੀ ਮੈਂ ਤਾਂ ਅਵਗੁੜੀ ਮੈਂ ਤਾਂ ਕਰਕੇ ਹਿਰਦੇ ਕਰਕੇ ਅੰਗੂੜੀ ਮੇਰੇ ਹਿਰਦੇ ਚੌਂਕੜ ਨੇ ਤਾਂ ਕੀ ਹੈ ਤਨ ਹਿਰਦਾ ਮੇਰੇ ਅੰਦਰ ਤਾਂ ਔਗਣੇ ਔਗਣ ਨੇ ਇਸ ਕਰਕੇ ਮੈਂ ਚੋਰ ਹੈ ਔਗਣਾ ਕਰਕੇ ਚੋਰ ਹੈ ਚੋਰਾ ਹੀ ਮਾਰ ਗਿਆ ਮੈਨੂੰ ਚੋਰੇ ਨੇ ਬੁੱਧੀਹੀਨ ਕਰਤਾ ਔਗੜਾ ਨੇ ਚੋਰੇ ਨੇ ਬੁੱਧੀਹੀਨ ਕਰਤਾ ਮਾਇਆ ਨਹੀਂ ਤਿਆਗ ਹੋਈ ਜਿਹਨੇ ਰਚਨਾ ਰਚਾਈ ਆ ਉਹਨੇ ਮਨ ਚ ਰੱਖ ਹੋਇਆ ਮਾਇਆ ਰੱਖ ਲਈ ਮਨ ਚ ਮਾਇਆ ਦਾ ਮੋਹ ਪਾੜ ਲਿਆ ਕੌਂਕਣ ਪਾੜ ਲੈ ਵੈਰ ਵਿਰੋਧ ਪਾੜ ਲਿਆ ਕਾਮ ਕ੍ਰੋਧ ਪਾੜ ਲਿਆ ਲੋਭ ਉਹ ਪਾੜ ਲਿਆ ਝੂਠ ਵਿਕਾਰ ਪਾੜ ਲੈ ਧਰੋ ਪਾੜ ਲਿਆ ਯਾਹੂ ਜੁਗਤ ਬਿਆਨੇ ਕਈ ਜਨ ਕਈ ਜਨ ਇਦਾਂ ਹੀ ਚਲੀ ਜਾਂਦੇ ਜੇ ਸਿੱਖੀ ਮੰਨ ਲੈਂਦੇ ਤਾਂ ਛੁੱਟਣਾ ਜਾਂਦਾ ਸਭ ਕੁਝ ਸਾਰੇ ਕਿਉਂ ਕਿਹਾ ਸੀ ਇਹਨਾਂ ਨੂੰ ਛੱਡ ਕੇ ਸਿੱਖੀ ਕਾਰਨ ਲਈ ਜੇ ਛੱਡਣੇ ਹੀ ਨਹੀਂ ਜਿੰਨਾ ਇਹ ਛੱਡਣੀ ਦੀ ਸਿੱਖੀ ਧਾਰ ਹੋਣੀ ਉਹਦੀ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਣਾ ਰੌਲਾ ਪਾ ਪਾ ਕੇ 300 ਸਾਲ ਗੁਰੂ ਦੇ ਨਾਲ ਖਟਿਆ ਗਈ 300 ਸਾਲ ਗੁਰੂ ਦੇ ਨਾਲ ਤਬਦੀਲੀ ਕੀ ਆਈ ਤੋ ਬਹੁਤ ਬੜੇ ਨਲਾਇਕ ਹੋ ਤਿੰਨ ਸਾਲ ਦੇ ਵਿੱਚ ਕੁਝ ਵੀ ਤੁਸੀਂ ਏਬੀਸੀ ਨਹੀਂ ਸਿੱਖੀ ਸਕੂਲ ਚ 3 ਸਾਲ ਜਾਂਦੇ ਰਹੇ 300 ਸਾਲ 300 ਸਾਲ ਸਕੂਲ ਚ ਜਾ ਕੇ ਏਬੀਸੀ ਦਾ ਨਹੀਂ ਪਤਾ ਲੱਗਾ ਇਹ ਤੋਂ ਨਲਾਇਕ ਹੋਰ ਕੌਣ ਹੋਊਗਾ ਦੂਆ ਪੱਖ ਸਵਾਲ ਕਰਨ ਵਾਲਾ ਪੱਖ ਜੇ ਕੋਈ ਸਵਾਲ ਕਰਦਾ ਹੈ ਵੀ 300 ਸਾਲ ਤੁਸੀਂ ਘਟਿਆ ਕਿਉਂ ਦੱਸੋ ਇਹਨਾਂ ਨੂੰ ਇਹ ਤਾਂ ਪਤਾ ਹੀ ਨਹੀਂ ਵੀ ਦੂਆ ਸਵਾਲ ਕੀ ਕਰੂਗਾ ਸਾਨੂੰ ਇੰਨੀ ਬੁੱਧੀ ਕਿੱਥੇ ਹੈ ਜਿੱਦਣ ਇਹ ਬੁੱਧੀ ਜਾਗ ਆਈ ਕਿ ਗਿਆਨ ਵਰਤਾ ਹੈ ਜਿੱਦਣ ਇਹ ਗਿਆਨ ਵਰਤ ਜਾਗੀ ਵੀ ਜੇ ਸਾਡੇ ਤੇ ਸਵਾਲ ਕਰੂ ਜਵਾਬ ਕੀ ਦਵਾਂਗੇ ਫੇਰ ਤਬਦੀਲੀ ਹੋਣ ਲੱਗੀ ਵਰਨਾ ਤਬਦੀਲੀ ਨਹੀਂ ਹੋਣੀ ਸੁੱਤੇ ਪਏ ਮੈਂ ਤਾਂ ਨੇ ਅਦਗੁਣ ਝੁਰਮ ਹੋਈ ਬੇਣ ਗੁਣ ਕਿਉਂ ਕਰ ਜਾ ਗੁਣਾ ਦੇ ਬਿਨਾ ਕੇ ਵਿੱਚ ਔਗਣ ਵਾਲੇ ਨੂੰ ਘਰ ਨਹੀਂ ਬਣਦੇ ਔਗਣ ਵਾਲਿਆਂ ਦਾ ਜੇਲ੍ਹ 'ਚ ਸਥਾਨ ਹੁੰਦਾ ਹੈ ਔਗਣ ਛੱਡ ਜਾਂਦੇ ਨੇ ਫਿਰ ਕਰ ਜਾਂਦੇ ਨੇ ਸੱਚਖੰਡ 'ਚ ਔਗਣ ਵਾਲੇ ਨਹੀਂ ਵੜ ਸਕਦੇ ਸੱਚਖੰਡ 'ਚ ਗੁਣਵੰਤ ਨੇ ਸਾਰੇ ਗੁਣਵੰਤ ਨੇ ਔਗਣ ਵਾਲੇ ਨਹੀਂ ਹਣ ਉੱਥੇ ਔਗਣ ਹਾਰਾ ਕਰ ਨਹੀਂ ਜਾ ਸਕਦਾ ਅੱਧਾ ਔਗਣ ਹਾਰਾ ਅੱਧਾ ਗੁਣਵੰਤਾ ਵੀ ਹੈ ਨਾਲ ਅੱਗੇ ਆਓ ਹਾਂਜੀ ਗੁਣੀਆਂ ਗੁਣ ਦੇ ਪ੍ਰਭ ਮਿਦੇ ਕਿਉਂ ਤਨ ਮਿਤਿਨ ਮਿਦੋਂ ਪਿਆਰ ਗੁੜੀਆਂ ਅੱਧਾ ਗੁੜੀਆਂ ਅੰਦਰ ਚਿੱਤ ਗੁੜੀਆਂ ਉਹਦੇ ਕੋ ਗੁਣ ਹੈ ਉਹਨੇ ਆਪਣੇ ਗੁਣ ਨਹੀਂ ਗਵਾਏ ਮਨ ਅੱਧੇ ਨੇ ਗੁਣ ਗਵਾ ਲਏ ਅੱਧੇ ਨੇ ਗਵਾਏ ਅੱਠ ਗੁਣ ਨੇ ਚਾਰ ਗਵਾ ਲਏ ਚਾਰ ਹੈਗੇ ਉਹ ਕਾਰ ਵਾਲਾ ਗੁਣ ਇਹ ਹੈਗਾ ਸਤਨਾਮ ਵਾਲਾ ਗੁਣ ਚ ਹੈਗਾ ਸਤਨਾਮ ਵਾਲਾ ਗੁਣ ਹੈਗਾ ਕਰਤੇ ਘੜਾ ਵੀ ਗੁਣ ਹੈਗਾ ਤਿੰਨ ਗੁਣ ਪ੍ਰਗਟ ਕਰਤਾ ਹੈ ਸਤਨਾਮ ਵਰਦਾ ਨਹੀਂ ਹੈ ਤਾਂ ਆਤਮ ਜਪਦੀ ਵਰਦੀ ਨਹੀਂ ਹੈ ਕਰਦਾ ਵੀ ਇਹੀ ਹੈ ਸਭ ਕੁਝ ਇੱਕ ਹੈ ਜਿਹੜਾ ਉਹਦੇ ਚ ਚਾਰ ਗੁਣ ਨੇ ਚਾਰ ਔਗਣ ਜਿਹੜੇ ਚਾਰ ਔਗਣ ਹੋ ਕੇ ਚਾਰ ਗੁਣ ਗਲ ਗਏ ਉਹਨਾਂ ਕਰਕੇ ਇੱਥੇ ਇਹ ਸੰਸਾਰ ਮਨ ਕਰਕੇ ਔਗਣ ਹਾਰਾ ਹੈ ਚਿੱਤ ਕਰਕੇ ਗੁਣ ਇਸ ਕਰਕੇ ਚਿੱਤ ਜਿਹੜਾ ਮਾਇਆ ਤੋਂ ਲਿਪਤਾ ਹੈ ਅੱਧਾ ਅੱਧਾ ਮਾਇਆ ਚ ਲਿਪਤਾ ਹੈ ਚਿੱਤ ਨੂੰ ਤਾਂ ਹੀ ਸੰਤ ਕਹਿੰਦੇ ਨੇ ਉਹ ਚ ਸ਼ਾਂਤੀ ਹੈ ਮਨ ਦੀ ਸ਼ਾਂਤੀ ਹੈ ਚਿੱਤ ਨੂੰ ਸਾਧ ਕਹਿੰਦੇ ਨੇ ਉਹ ਸਾਧ ਹੈ ਸਦਿਆ ਹੋਇਆ ਇਹ ਆਜ਼ਾਦ ਹੈ ਸਵੈ ਭਗ ਵੀ ਹੈ ਸਵੈ ਭਗ ਵਾਲਾ ਗੁਣ ਵੀ ਹੈ ਚਾਰੋਂ ਗੁਣ ਕਿਹੜੇ ਨੇ ਇਹ ਜਵੈਰ ਵਿਰੋਧ ਪੈਦਾ ਹੋ ਗਿਆ ਨਿਰਵੈਰ ਨਹੀਂ ਰਿਹਾ ਆ ਜਿਹੜੇ ਸਰੀਰ ਨੂੰ ਆਪਣਾ ਰੂਪ ਮੰਨ ਲਿਆ ਨੇ ਤਾੜ ਕਰ ਲਿਆ ਕਹਿੰਦਾ ਮੈਂ ਸਰੀਰ ਹਾਂ ਅਕਾਲ ਮੂਰਤ ਨਹੀਂ ਰਿਹਾ ਇਹਦੀ ਮੂਰਤੀ ਹੈ ਇਹ ਅਕਾਲ ਮੂਰਤੀ ਨਹੀਂ ਹੈ ਅਕਾਲ ਮੂਰਤੀ ਇਹਨੂੰ ਚਾਹੀਦੀ ਹੈ ਜਨਮ ਪਦਾਰਥ ਜਿਹੜਾ ਮਿਲੂ ਨਾ ਜੇ ਇਹਦਾ ਜਨਮ ਮਿਲ ਗਿਆ ਇਹਨੂੰ ਜੇ ਇਹ ਕੋਹੇ ਤੇ ਉਗਿਆ ਆ ਜੇ ਮਰ ਕੇ ਜਮਿਆ ਆ ਸ਼ਬਦ ਮਰਾ ਹੈ ਮਰਾ ਫਿਰ ਜੀਵ ਹੈ ਜੇ ਗੁਰਬਾਣੀ ਦੇ ਸ਼ਬਦ ਨਾਲ ਮਨ ਮਰ ਗਿਆ ਮਰ ਕੇ ਇੱਕ ਹੋ ਕੇ ਜਿਉਂਦਾ ਹੋ ਗਿਆ ਉਹ ਜਿਹੜਾ ਸਰੂਪ ਹੈ ਉਹ ਅਕਾਲ ਮੂਰਤ ਹੈ ਪਾਣੀ ਹੈ ਆਦਰ ਸਿ ਜੋ ਉਪਜੋ ਸੋ ਬਿਦਸ ਅਕਾਲ ਮੂਰਤ ਵਾਲਾ ਗੁਣ ਦਾ ਗਿਆ ਚੜ ਗਿਆ ਅਜੂਨੀ ਹੈ ਨਹੀਂ ਦੂਰ ਹੈ ਵਿੱਚ ਫੇਰ ਜੂਨੀ ਜਿਹੜੀ ਹੁਣ ਜਦੋਂ ਜਨ ਪਦਾਰਥ ਮਿਲ ਗਿਆ ਫਿਰ ਜੁਨੀ ਚ ਨਹੀਂ ਹੁਣ ਜੁਨੀ ਚ ਉਹਨਾਂ ਚਿਰ ਆਉਂਦਾ ਜਨਮ ਉਹਨਾਂ ਚ ਹੁੰਦਾ ਜਿੰਨਾ ਚਿਰ ਉਹ ਜਨਮ ਪਦਾਰਥ ਨਹੀਂ ਮਿਲਦਾ ਜਰਾਦਾਰੀ ਜਨਮ ਨਹੀਂ ਹੁੰਦਾ ਇਹਦਾ ਥੋੜੇ ਦੇ ਜਿਹੜੇ ਨੇਤਾ ਨੇ ਨਾ ਉਹਨਾਂ ਨੂੰ ਸੂਤਕ ਲੱਗਿਆ ਹੋਇਆ ਅੱਖਾਂ ਨੂੰ ਸੂਤਕ ਕੰਨਾਂ ਨੂੰ ਸੂਤਕ ਜੀਭਾਂ ਨੂੰ ਸੂਤਕ ਪਾਏ ਕੋੜ ਬੋਲਦਾ ਉਹ ਸੂਤ ਕੂੜ ਅੱਖੀ ਸੂਤ ਕ ਦੇਖਣਾ ਪਰਤਰੀਆ ਤਾਂ ਰੂਪ ਕੰਨੀ ਸੂਤ ਕੰਨ ਪੈ ਲਾਤ ਤਵਾਰੀ ਖਰ ਉਹ ਗੁਰਬਾਣੀ ਸੁਣ ਲੈਂਦਾ ਦਵਾਰ ਕਰਦਾ ਨਹੀਂ ਸੂਤਕ ਇਹ ਸੂਤਕ ਕਿਹਨੂੰ ਆਏ ਮਨ ਨੂੰ ਸੂਤਕ ਹੈ ਚਿੱਤ ਕਹਿੰਦਾ ਵੀ ਇਹ ਮੰਨ ਲਓ ਨਹੀਂ ਬੰਦਾ ਅਕਲ ਨੂੰ ਕਾ ਇੱਕ ਕਰਨ ਨੂੰ ਕਾ ਇੱਕ ਕਰਨ ਨੂੰ ਰਹੀ ਹੈ ਇੱਕ ਸਰਵਣ ਤੇ ਮੈਲ ਨਕਾਰਾ ਤਾਂ ਤੇ ਮਧੁ ਕੈਟਮ ਤਨ ਧਾਰਾ ਇੱਕ ਕਾਂਤੇ ਮੈਲ ਨਕਾਰਾ ਤਾਂ ਤੇ ਮਧੁ ਕੈਟਮ ਤਨ ਧਾਰਾ ਦੁਰਤਿਆ ਸਰਵਣ ਤੇ ਮੈਲ ਨਕਾਰੀ ਤਾਂ ਤੇ ਭਈ ਸ੍ਰਿਸ਼ਟੇ ਸਾਰੀ ਆ ਜਿਹੜੇ ਦੂਏ ਕੰਨ ਦੀ ਮੈਲ ਹੈ ਮਨ ਹੈ ਆ ਤਾਂ ਸ੍ਰਿਸ਼ਟੀ ਹੈ ਸਾਰੀ ਮਨ ਮੈਲ ਹੈ ਚਿੱਤ ਵਿੱਚ ਸਿਰਫ ਅਗਿਆਨਤਾ ਹੈ ਹੋਰ ਕੁਝ ਨਹੀਂ ਹੈ ਗਿਆਨ ਤਾਂ ਜ਼ਰੂਰ ਘੱਟ ਉਹਦਾ ਉਹਦੇ ਚ ਅਗਿਆਨਤਾ ਇਹਦੇ ਚ ਔਗਣ ਹੈ ਔਗਣ ਦਾ ਇਲਾਜ ਪਹਿਲਾਂ ਹੋਵੇ ਗਿਆਨ ਦਾ ਇਲਾਜ ਬਾਅਦ ਚ ਹੋਣਾ ਔਗਣ ਕਦ ਪੈਦਾ ਹੋਇਆ ਨੇ ਔਗਣਾ ਕਿਸ ਸ੍ਰਿਸ਼ਟੀ ਚ ਪੈਦਾ ਹੋ ਗਏ ਪਹਿਲਾਂ ਅਗਿਆਨ ਲੈ ਕੇ ਆਇਆ ਲੈ ਕੇ ਆਇਆ ਪਰ ਔਗਣ ਚ ਆ ਕੇ ਪੈਦਾ ਹੋਇਆ ਅਸਲ ਸਾਰ ਨੂੰ ਦੇਖ ਕੇ ਸੰਸਾਰੀ ਮੱਤਾਂ ਨੂੰ ਦੇਖ ਕੇ ਉਹ ਗੜੇ ਇੱਥੇ ਪੈਦਾ ਹੋ ਲੋਭ ਇੱਥੇ ਆ ਕੇ ਪੈਦਾ ਹੋ ਗਿਆ ਵੈਰ ਵਿਰੋਧ ਇੱਥੇ ਆ ਕੇ ਪੈਦਾ ਹੋ ਗਿਆ ਬੱਚੇ ਨੂੰ ਵੈਰ ਵਿਰੋਧ ਨਹੀਂ ਤਾਂ ਛੋਟੇ ਨੂੰ ਤੇ ਜਪਦਾ ਜਾਨੀ ਜਿਹੜੀਆਂ ਜਪਦੇ ਵੇਲੇ ਨਹੀਂ ਸੀ ਗੱਲਾਂ ਸਾਰੀਆਂ ਪੈਦਾ ਹੋ ਗਈਆਂ ਉਹ ਗੜਬੜ ਪੈਦਾ ਹੋ ਬਾਲ ਜੋ ਨਹੀਂ ਹੁੰਦੇ ਧੰਨੇ ਪਾਇਓ ਬਾਲ ਬੁੱਧ ਬਾਲ ਨਿਰਮਲ ਬੁੱਧ ਹੁੰਦੀ ਵੱਡਾ ਹੋਇਆ ਆਪਣ ਪੈਦਾ ਹੋ ਗਿਆ ਲੈ ਕੇ ਆਇਆ ਸੀ ਪਰਮ ਵੱਡਾ ਵਾਲੀ ਔਗਣਾ ਦੀ ਅੱਖਾਂ ਨਾਲ ਦੇਖ ਕੇ ਕੰਨਾਂ ਨਾਲ ਸੁਣ ਕੇ ਮੂੰਹ ਨਾਲ ਬੋਲ ਕੇ ਸਭ ਔਗਣ ਪੈਦਾ ਕਰ ਜੋੜ ਝੂਠ ਵਿਕਾਰ ਮਾਨ ਲੋਭ ਤਰੋ ਇਹ ਸਭ ਪੈਦਾ ਹੋ ਕੀ ਪੰਕਤੀ ਸੀ ਗੁਣੀਆਂ ਗੁਣ ਦੇ ਪ੍ਰਭ ਮਿਲੇ ਗੁਣੀਆਂ ਗੁਣੀਆਂ ਹੈ ਹੁਣ ਵੀ ਗੁਣੇ ਦੇ ਕੋਲ ਕੁਛ ਹੈਗੇ ਪਰ ਹੋਰ ਗੁਣ ਲੈ ਲੈ ਤੇਰਾ ਉਹ ਗੁਣ ਹਾਰਾਈ ਦੀ ਤੂੰ ਗੁੜੀਆਂ ਇਸ ਕਰਕੇ ਕਹਿੰਦੇ ਨੇ ਗੁਣ ਹੈ ਤੇਰੇ ਕੋਲ ਜਿਹੜਾ ਗੁਰੂ ਦੀ ਗੱਲ ਸੁਣ ਲੱਗਿਆ ਬੈਠਣ ਲੱਗਿਆ ਗੁਰੂ ਕੋ ਗੱਲ ਤਾਂ ਉਹਦੇ ਨਾਲ ਹੋ ਰਹੀ ਹੈ ਨਾ ਵੀ ਗੁਣ ਪਹਿਲਾਂ ਵੀ ਹੈਗੇ ਨੇ ਤੇਰੇ ਕੋਲ ਕੁਝ ਹੋਰ ਗੁਣ ਲੈ ਲੈ ਗੁਣ ਲੈ ਪ੍ਰਭ ਮਿਲੇ ਕਿ ਹੋਰ ਗੁਣ ਲੈ ਗੁਣ ਗੁਣਵੰਤਾ ਵੜ ਜਵੇ ਵਰਤਿਆ ਗੁਣ ਦੇ ਸਾਰੇ ਗੁਣੇ ਗੁਣ ਹੋ ਜਾਣ ਔਗਣ ਕੱਢੇ ਧੋਏ ਔਗਣ ਧੋ ਕੇ ਕੱਢ ਦਵੇ ਪ੍ਰਭ ਨੂੰ ਮਿਲ ਜਵੇ ਪ੍ਰਭ ਮਿਲੇ ਕਿਉਂ ਤੈਨੂੰ ਮਿਲੋਂ ਪਿਆਰ ਜਿਹੜਾ ਬਿੜਿਆ ਹੋਇਆ ਨਾ ਗੁੜੀਆ ਗੁੜ ਲੈ ਕੇ ਮੈਨੂੰ ਮਿਲ ਗਿਆ ਕੋਈ ਬੰਦਾ ਉਹਦੀ ਮਦਦ ਲਈਏ ਉਹਦੇ ਨਾਲ ਮਿਲ ਕੇ ਪ੍ਰੇਮ ਪਾਈਏ ਉਹਤੇ ਅਸੀਂ ਵੀ ਕੁਝ ਸਿੱਖੀਏ ਟਾਈਮ ਹੁਣ ਇਹ ਰਾਹ ਜਿਹੜਾ ਹਾਵਲਾ ਰਸਤਾ ਹੈ ਇਹ ਚੁੱਕ ਕੇ ਪਾਰ ਕਰ ਰਾਹ ਹੋਰਾ ਪਹਿਹਾਵਲਾ ਸਾ ਡੂੰਗਰ ਸਾ ਜੇ ਕੋਈ ਇਹ ਜਾ ਮਿਲੇ ਤਾਂ ਉਹਦੀ ਮਦਦ ਲਈ ਉਹ ਤੇ ਪੁੱਛੀ ਪਹਿਲਾ ਚੌਥਾ ਉਹਨਾਂ ਦਾ ਜੀ ਕਿਉਂ ਤਿੰਨ ਮਿਲੋਂ ਪਿਆਰ ਉਹਨਾਂ ਨੂੰ ਮੈਂ ਕਿਵੇਂ ਬਣੂ ਪਿਆਰ ਕਿਵੇਂ ਪਵੇ ਤਿੰਨ ਹੀ ਜੈਸੀ ਥੀ ਰਹਾ ਜਪ ਜਪ ਰਿਦਾ ਮੁਰਾਰ ਕਹਿੰਦੇ ਉਹਨਾਂ ਨੂੰ ਮਿਲ ਕੇ ਗੱਲ ਨਹੀਂ ਬਣਨੀ ਹੈ ਪਹਿਲਾਂ ਤਾਂ ਇਹ ਸੀ ਵੀ ਮਿਲਣਾ ਮੈਨੂੰ ਨਾਲ ਲੈ ਜੂ ਬਾਹਰ ਕੇ ਕਹਿੰਦੇ ਦੀ ਗੱਲ ਬਾਤ ਉਹ ਕਹਿੰਦਾ ਭਾਈ ਇਹ ਨਹੀਂ ਗੱਲ ਬਣ ਮੇਰੇ ਵਰਗਾ ਹੀ ਹੋਣਾ ਪਊਗਾ ਲੋਹਾ ਨਹੀਂ ਤਰਦਾ ਇਹੋ ਗੱਲ ਨਹੀਂ ਆ ਵੀ ਲੱਕੜ ਲੋਹਾ ਨੂੰ ਤਾਰ ਦੂ ਦੂਏ ਦੂਏ ਤੇ ਬਹਿ ਕੇ ਚਲੇ ਜਾਓ ਉਧਰ ਹੀ ਆਪੋ ਆਪ ਕੱਲੇ ਕੱਲੇ ਜਾਣਾ ਪੈਣਾ ਤੈਨੂੰ ਆਪਣਾ ਵਜ਼ਨ ਘਟਾਉਣਾ ਪੈਣਾ ਤੇਰੇ ਜਮਕਾਰ ਦਾ ਵਜ਼ਨ ਬਹੁਤ ਹੈ ਭਰਮ ਦਾ ਵਜਨ ਬਹੁਤ ਹੈ ਹੋਵੇ ਉਹ ਭਰਮ ਪੈ ਭਾਰ ਇਹ ਵਜਨ ਹੈ ਤੇ ਤੇਰੀ ਕੀਮਤ ਵੀ ਲੱਕੜ ਜ਼ਿਆਦਾ ਵਜ਼ਨ ਵੀ ਜ਼ਿਆਦਾ ਹੈ ਇਹ ਵਜ਼ਨ ਤਿਆਗਣਾ ਪਊਗਾ ਗੁੜੀਆਂ ਗੁੜ ਲੈ ਪ੍ਰਭ ਲੈ ਗੁੜੀਆਂ ਗੁੜ ਲੈ ਪ੍ਰਭ ਲੈ ਗੁੜੀਆਂ ਜਿਹੜਾ ਹੁੰਦਾ ਗੁੜ ਲੈ ਲਵੇ ਹੋਰ ਤਾਂ ਪ੍ਰਭ ਨੂੰ ਮਿਲ ਲੈਂਦਾ ਕਿਉਂ ਤੈਨੂੰ ਮਿਲੋਂ ਪਿਆਰ ਮੈਂ ਉਹਨਾਂ ਨਾਲ ਕਿਵੇਂ ਮਿਲੂੰਗਾ ਤਿੰਨ ਹੀ ਜੈਸੀ ਥੀ ਰਹਾ ਮੈਂ ਉਹਨਾਂ ਨਾਲ ਪਿਆਰ ਪਾ ਲਵਾਂ ਸ਼ਾਇਦ ਰੋਲੇ ਨਾ ਨਹੀਂ ਇਦਾਂ ਹੁਣ ਤਿੰਨ ਹੀ ਜੈਸੀ ਥੀ ਰਹਾ ਉਹਨਾਂ ਦੇ ਵਰਗੀ ਹੋ ਜੀ ਗੱਲ ਵੱਡੀ ਹੈ ਜਪ ਉਹਨਾਂ ਵਰਗੀ ਹੋ ਕੇ ਰਹਾ ਜਪ ਜਪ ਰਿਦੇ ਬੁਰਾਰ ਰਦੇ ਵਿੱਚ ਬੁਰਾਰੀ ਤੇਰੇ ਮੈਂ ਤੂੰ ਜਪ ਲੈ ਤੂੰ ਬਣਾ ਲੈ ਆਪਣੇ ਰੁੱਠੇ ਹੋਏ ਨੂੰ ਕਰਕੇ ਦੇਵ ਪਿਤਰ ਕੀ ਛੋਡੀ ਹੋਈ ਹੈ ਨਾ ਤੂੰ ਆਪਣੀ ਗਲਤੀ ਮੰਨ ਕੇ ਤੂੰ ਬਣਾ ਉਹਦੇ ਨਾਲ ਜਿਹੜਾ ਤੇਰੇ ਅੰਦਰ ਹੈ ਮੇਰੇ ਨਾਲ ਬੜੇ ਦੇ ਗੱਲ ਨਹੀਂ ਬਣਦੀ ਬਾਰ-ਬਾਰ ਵੜ ਕੇ ਕੋਈ ਨਹੀਂ ਲਿਜਾ ਸਕਦਾ ਅਰਦਾਸਾਂ ਅਸੀਂ ਵੀ ਕਰਦੇ ਹਾਂ ਗੁਰੂ ਆਪੇ ਲੈ ਜਾਣਗੇ ਪਰਮੇਸ਼ਰ ਆਪੇ ਲੈ ਬਿਲਕੁਲ ਗਲਤ ਝੂਠ ਹੈ ਪਰਮੇਸ਼ਰ ਨੇ ਤਾਂ ਦੱਸਿਆ ਸੁਨੇਹਾ ਦਿੱਤਾ ਤੁਹਾਨੂੰ ਵੀ ਆਏ ਹੋਣਾ ਤੁਸੀਂ ਕਿੱਥੋਂ ਪਾੜ ਲਿਆ ਭਰਮ ਇਹ ਵੀ ਆਪੇ ਲੈ ਜੂਗਾ ਬਾਣੀ ਤਾਂ ਕਿਤੇ ਗੱਲ ਆਉਂਦੀ ਨਹੀਂ ਜੋ ਗੁਰਬਾਣੀ 'ਚ ਲਿਖਿਆ ਹੋਇਆ ਉਹ ਵੀ ਕਰਨਾ ਹੋਊਗਾ ਜਿਹੜੇ ਉਹ ਕਰਨਾ ਨਹੀਂ ਚਾਹੁੰਦੇ ਉਹਨਾਂ ਨੇ ਧਾਰਨਾ ਵਾ ਹਿੰਦੂ ਮਤ ਤੇ ਹੋਰ ਮਤਾਂ ਤੇ ਬਣਾ ਲੀਆਂ ਆਪਣੇ ਆਪ ਗੁਣੀ ਭਰਪੂਰ ਹੈ ਗੁਣ ਵੀ ਵਸੇ ਨਾਲ ਭਾਵੇਂ ਅਵਗੁਣਾਂ ਦੇ ਭਰਪੂਰ ਨੇ ਸਾਰੇ ਪਰ ਗੁਣ ਫਿਰ ਵੀ ਨਾਲ ਨੇ ਹਰੇਕ ਦੇ ਅਵਗੁਣ ਬਥੇਰੇ ਨੇ ਸਾਰਿਆਂ ਦੇ ਵਿੱਚ ਮਨ ਕਰਕੇ ਸਾਰੇ ਅਵਗੁਣ ਨੇ ਪਰ ਅੰਦਰ ਵਾਲੇ ਜਿਹੜੇ ਅੰਤਰਾਤਮਾ ਉਹ ਗੁਣ ਹੈਗੇ ਨੇ ਫਿਰ ਉਹਨੇ ਆਪਣੇ ਗੁਣ ਨਹੀਂ ਗਵਾਏ ਕਿਉਂ ਮਾਇਆ ਤੋਂ ਲਿਪਤ ਰਹਿੰਦਾ ਉਹ ਹੀ ਤਾਂ ਜਾਣਦਾ ਮਨ ਜਾਣਦਾ ਸਭ ਬਾਤ ਉਹੀ ਤਾਂ ਮਨ ਨੂੰ ਕਹਿੰਦਾ ਵੀ ਆ ਵੀ ਕੰਮ ਮਾੜਾ ਆ ਵੀ ਮਾੜਾ ਆ ਵੀ ਮਾੜਾ ਆ ਵੀ ਮਾੜਾ ਪਰ ਫੇਰ ਵੀ ਮਨ ਮਨਦਾਰੀ ਕਰੀ ਜਾਂਦਾ ਆ ਨਾ ਕਰ ਉਹ ਨਾ ਕਰ ਉਹ ਬਧੇਰਾ ਕਹਿੰਦਾ ਪਰ ਇਹ ਕਰੀ ਜਾਂਦਾ ਮਨ ਜਾਣ ਤਾਂ ਸਭ ਬਾਅਦ ਜਾਣ ਤੇ ਹੀ ਔਗਣ ਕਰ ਜਾਂ ਮਨ ਨੂੰ ਕਹਿ ਤਾਂ ਨਾ ਕਰ ਪਤਾ ਤੈਨੂੰ ਵੀ ਲੱਗ ਗਿਆ ਫਿਰ ਨਹੀਂ ਹਟਦਾ ਫਿਕਰ ਲੱਗਾ ਜਾਣਦੇ ਹੀ ਔਗਣ ਕਰ ਕਾਹੇ ਕੀ ਕੁਸਲਾਤ ਫਿਰ ਇਹਨੂੰ ਸੁੱਖ ਕਿਵੇਂ ਰਹੇ ਫਿਰ ਇਹ ਤੇ ਮੁਸੀਬਤਾਂ ਦੇ ਬਾੜ ਕਿਉਂ ਨਾ ਟੁੱਟਣ ਫਿਰ ਇਹਦੀ ਮੌਤ ਕਿਉਂ ਨਾ ਹੋਵੇ ਫਿਰ ਇਹਦੇ ਹੱਕੜੀਆਂ ਬੇੜੀਆਂ ਕਿਉਂ ਨਾ ਲੱਗਣ ਜਦੇ ਉਸੇ ਕੰਮ ਕਰਦਾ ਹੈ ਕਾਨੂੰਨ ਤੇ ਵਿਰੁੱਧ ਕਰੂਗਾ ਸਰਕਾਰ ਦਾ ਉਹਦੇ ਖਿਲਾਫ ਮੁਕਦਮੇ ਦਾ ਦਰਜ ਕਰੂਗਾ ਜ਼ਰੂਰ ਜਾਣਦੇ ਹੀ ਔਗਣ ਕਰੈ ਕਾਇ ਕੀ ਕੁਸਲਾਤ ਹੱਥ ਦੀ ਕੂਲ ਬੜਾ ਅਕਲ ਹੈਗੀ ਹੈ ਫਿਰ ਕੋ ਛਾਲ ਮਾਰੇ ਕੋਈ ਉਹਨੂੰ ਕੌਣ ਬਚਾਵੇ ਕਿਉਂ ਬਚਾਵੇ ਉਹਨੂੰ ਕੋਈ ਉਹਨੂੰ ਵੀ ਨਾਲ ਲੈ ਕੇ ਡੇਪੂ ਕੋਈ ਨਹੀਂ ਬਚਾ ਸਕਦਾ ਕਿਸੇ ਨੂੰ ਸਭ ਝੂਠ ਹੈ ਕੋਈ ਕਿਸੇ ਨੂੰ ਬਦਲ ਦਵੇ ਭਾਵੇਂ ਸ਼ਾਹ ਸਾਧ ਗੁਰੂ ਆ ਜਵੇ ਸਾਖਸ਼ਾਤ ਪਰਮੇਸ਼ਰ ਬਦਲ ਸਕਦਾ ਪਰ ਉਹ ਹਲੇ ਚਾਹੁੰਦਾ ਨਹੀਂ ਤੁਰਕੀ ਬਾਣੀ ਬਦਲ ਸਕਦਾ ਜੇ ਤੁਰਕੀ ਬਾਣੀ ਪਾਲਟ ਹੋ ਜਾ ਉਹ ਮੰਨਣੀ ਹੋ ਪੈਂਦੀ ਹੈ ਇਹ ਮੰਨਣੀ ਨਾ ਮੰਨਣੀ ਸਾਡੀ ਮਰਜ਼ੀ ਹੈ ਉਹ ਸਾਡੀ ਮਰਜ਼ੀ ਦੀ ਹੋਣੀ ਉਹਨਾਂ ਦਾ ਚਾਣਨੇ ਕਰਦੇ ਨੇ ਉਹਨਾਂ ਦਾ ਸੁੱਤੇ ਨੂੰ ਜਗਾ ਲੈਣਾ ਸੁਪਨਾ ਖਤਮ ਹੋ ਜਾਣਾ ਉਹ ਤਾਂ ਸਪਰਸ਼ ਹੈ ਸਿੱਧਾ ਇਹ ਸੁੱਤੇ ਕਰਕੇ ਕਰਦਾ ਅਗਿਆਨਤਾ ਕਰਕੇ ਕਰਦਾ ਅਣਜਾਣ ਤੇ ਵਿਖਿਆ ਮੇ ਰਚਿਆ ਉਹਨੇ ਤਾਂ ਜਗਾ ਦੇਣਾ ਇਹਨੂੰ ਜਗਾ ਤਾਂ ਇੱਕੋ ਜਿਹੀ ਗੱਲ ਹੋ ਗਈ ਗਫਲਤ ਜਿਹੜੀ ਸੀਗੀ ਉਤਰ ਗਈ ਗਲਤੀ ਆਪੇ ਲਈ ਛੱਡ ਦੂਗਾ ਗੋੜੀਆਂ ਗੋਲ ਲੈ ਪ੍ਰਭ ਲੈ ਹਾਂ ਅਬਗੁਣੀ ਭਰਪੂਰ ਅਬਗੁਣੀ ਭਰਪੂਰ ਹੈ ਗੁਣ ਵੀ ਵਸੇ ਨਾਲ ਗੁਣ ਵੀ ਨਾਲੇ ਨੇ ਨੇ ਹੋ ਗੁਣੇ ਦੇ ਕੀ ਹੈ ਨਹੀਂ ਵਰਦਾ ਹੈ ਇਹਦਾ ਗੁਣ ਪਰ ਇਹਨੂੰ ਭਰਮੇ ਨੂੰ ਵਰਦਾ ਕਿੱਡਾ ਗੁਣ ਬੰਦਾ ਨੇ ਹੈ ਨਹੀਂ ਵਰਦਾ ਹੁੰਦਾ ਹੀ ਨਹੀਂ ਭਰਮੇ ਪਰੇ ਵਰਦਾ ਇਹ ਅਪਰੰਪਰ ਹੁੰਦਾ ਇਹ ਤਾਂ ਅਪਰੰਪਰ ਹੁੰਦਾ ਹੀ ਹੈ 84 ਲੱਖ ਜੂਨ ਚ ਇਹੀ ਆਇਆ ਫਿਰ 84 ਚ ਪੈ ਤਾਂ ਕਹੋ ਕਬੀਰ ਤੂੰ ਰਾਮ ਕੀ ਅਣਸ ਇਹ ਰਾਮ ਕੀ ਅਣਸ ਰਾਮ ਕੀ ਅਣਸ ਹੋਣਾ ਗੋੜੀ ਹੈ ਇਹ ਲੋਹਾ ਥੋੜੀ ਹੈ ਸੋਨੇ ਦਾ ਟੁਕੜਾ ਹੈ ਤੇ ਮੈਂ ਲੋਹਾ ਬਣਦਾ ਆਪਣੇ ਆਪ ਨੂੰ ਉਹ ਜਰਾ ਰੋਗ ਦਾ ਸਰੀਰ ਨੂੰ ਇਹਨੂੰ ਕਾਹਨੂੰ ਜਰਾ ਰੋਗ ਹੈ ਸਰੀਰ ਦਾ ਇੱਕ ਕਹਿੰਦਾ ਲਵੇ ਹੁਣ ਤਾਂ ਫੜੇ ਹੋ ਗਏ ਸਰੀਰ ਨੂੰ ਦੇਖ ਕੇ ਕਹਿੰਦਾ ਆਪਣੇ ਆਪ ਨੂੰ ਲੋਹਾ ਸਮਝੀ ਜਾਂਦਾ ਸੋਨਾ ਜੇ ਸੋਨਾ ਆਪਣੇ ਆਪ ਨੂੰ ਲੋਹਾ ਸਮਝ ਲਵੇ ਉਹਨੂੰ ਕੌਣ ਸਮਝਾਵੇ ਤੂੰ ਕੌਣ ਸਮਝਾਵੇ ਵੀ ਤੂੰ ਸੋਨਾ ਤੂੰ ਸਮਝਾਵੇ ਕੌਣ ਵੀ ਤੂੰ ਸੋਨਾ ਦੋਏ ਸੋਨੇ ਬਰਾਬਰ ਰੱਖੇ ਉਹਨੂੰ ਬਰਾਬਰ ਰੱਖੇ ਜਿੰਨਾ ਜਦ ਦੋਏ ਬਰਾਬਰ ਨਹੀਂ ਰੱਖ ਹੁੰਦੇ ਅੱਡ ਨਹੀਂ ਕਰ ਹੁੰਦਾ ਤੇ ਚਿੱਤ ਅੱਡ ਫੇਰ ਇਹਨੂੰ ਪਤਾ ਲੱਗਦਾ ਵੀ ਆਹ ਰਾਹ ਮੈਂ ਤਾਂ ਇੱਕੋ ਹੀ ਹਾਂ ਤਾਂ ਹੀ ਮਨ ਨੂੰ ਅਲੱਗ ਕਰਕੇ ਖੋਜਣਾ ਫਿਰ ਪ੍ਰਾਤਮ ਨੂੰ ਆਤਮ ਨੂੰ ਖੋਜ ਕੇ ਪ੍ਰਾਤਮ ਨੂੰ ਖੋਜ ਕੇ ਨੂੰ ਦਿਖਾਉਣਾ ਹੋਇਆ ਆ ਦੇਖ ਲੈ ਤੂੰ ਇੱਕੋ ਹੀ ਚੀਜ਼ ਹੈ ਤੇਰੇ ਦਾਰੇ 'ਚ ਕੀ ਫਰਕ ਹੈ ਤੂੰ ਫਰਕ ਮੰਨਦਾ ਹੈ ਇਹ ਤੈਨੂੰ ਗਲਤ ਪੜਾਈ ਪੜਾਈ ਹੋਈ ਜੀਵਾਂ ਤੂੰ ਜਗ ਦਾ ਜੀਵਨ ਤੂੰ ਤੇਰਾ ਜੀਵਨ ਭਾਵੇਂ ਕੋਈ ਹੋਰ ਹੋਵੇ ਜਗ ਜੀਵਨ ਪਰ ਤੋਂ ਹੀ ਆ ਸਰੀਰ ਤੇਰੇ ਕਰਕੇ ਅਜ ਨਜ਼ਰ ਆਤਮਾ ਵਿੱਚ ਉਹਨਾਂ ਦਾ ਸਰੀਰ ਹੈ ਆਤਮਾ ਦੀ ਸਰੀਰ ਹੈ ਪਰ ਆਤਮਾ ਦੀ ਹੋਂਦ ਕਿੱਥੋਂ ਇਹ ਠੀਕ ਹੈ ਲਾਈਟ ਨਾਲ ਸਭ ਕੁਝ ਦਿੰਦਾ ਸਾਨੂੰ ਪਰ ਲਾਈਟ ਵੀ ਵਿਚਾਰੀ ਕਿਤੋਂ ਹੋਰ ਆਉਂਦੀ ਹੈ ਲਾਈਟ ਦੀ ਉਤਪਤੀ ਉਹ ਨਜ਼ਰ ਆ ਜਨਾ ਤਾਰਾਂ 'ਚ ਕਰੰਟ ਹੈ ਸੋਚ ਆਫ ਹੋ ਗਈ ਲਾਈਟ ਵੀ ਹੈ ਤੇਰਾ ਜੀਵਨ ਕਿੱਥੋਂ ਹੈ ਤੇਰਾ ਮੂਲ ਕੀ ਹੈ ਉਹ ਜਗ ਜੀਵਨ ਉਹ ਹੈ ਉਹ ਜਗ ਜੀਵਨ ਹੈ ਤੂੰ ਆਰੋ ਦੋ ਨਹੀਂ ਹਨ ਕੋਈ ਜਗ ਜੀਵਨ ਪੁਰਖ ਤਿਆਗ ਕੇ ਲੱਗੀ ਮਾਇਆ ਤੋ ਆ ਸਰੀਰ ਦੀ ਤੋ ਲੱਗੀ ਜਦ ਸਰੀਰ ਵਾਸਤੇ ਭਜਨ ਠੇ ਫਿਰਦਾ ਜਗ ਜੀਵਨ ਪੁਰਖ ਛੱਡ ਦਿੱਤਾ ਜਿਹੜਾ ਤੈਨੂੰ ਜੀਵਨ ਦਿੰਦਾ ਸੰਸਾਰ 'ਚ ਉਹ ਛੱਡ ਦਿੱਤਾ ਆਪਣਾ ਬੂਲ ਛੱਡ ਦਿੱਤਾ ਤੇ ਆ ਇਹਨੂੰ ਦਾ ਤੂੰ ਜੀਵਨ ਦਿੰਦਾ ਜਿਹਨੂੰ ਤੂੰ ਜੀਵਨ ਦਿੰਦਾ ਉਹਦੀ ਕਦਰ ਕਰਦਾ ਜਿਹੜਾ ਤੈਨੂੰ ਜੀਵਨ ਦਿੰਦਾ ਉਹ ਰੂਹ ਵਿਸਾਰਿਆ ਹੋਇਆ ਜਿਹੜਾ ਤੇਰਾ ਜੀਵਨ ਹੈ ਉਹ ਵਿਸਾਰਿਆ ਹੋਇਆ ਜਿਹਨੂੰ ਤੂੰ ਜਿਹਦਾ ਤੇਰੇ ਕਰਕੇ ਜੀਵਨ ਇਹਦਾ ਤੈਨੂੰ ਚਿੰਤਾ ਬਈ ਬੁੱਧੀ ਪੁੱਠੀ ਹੋਈ ਹੋਈ ਜਾਂਦਾ ਨਾ ਇਸੇ ਨੂੰ ਕਬੀਰ ਕਹਿੰਦੇ ਨੇ ਸੋ ਬੋਰਾ ਜੋ ਆਪ ਨਾ ਪਛਾਣੈ ਕਬੀਰ ਨੂੰ ਬੋਰਾ ਕਹਿੰਦੇ ਨੇ ਕਹਿੰਦਾ ਚਲ ਮੈਨੂੰ ਬੋਰਾ ਕਹ ਲੋ ਮੈਂ ਤਾਂ ਰਾਮ ਨੇ ਬੋਰਾ ਕਰਤਾ ਭਾਈ ਤੁਹਾਡੇ ਨਾਲ ਮੇਰੀ ਰਾਏ ਨਹੀਂ ਮਿਲਦੀ ਪਰ ਅਸਲ ਜੇ ਬੋਰਾ ਹੋਇਆ ਸੋ ਬੋਰਾ ਜੋ ਆਪ ਨਾ ਪਛਾਣੇ ਜਿਹਨੇ ਆਪਣਾ ਆਪ ਨਹੀਂ ਪਛਾਣਿਆ ਬੋਰੇ ਤਾਂ ਹੋਰ ਅਸਲ 'ਚ ਬੋਰੇ ਤਾਂ ਤੁਸੀਂ ਜੇ ਆਪਣਾ ਆਪ ਪਛਾਣ ਲੈਂਦੇ ਤਾਂ ਸਰੀਰ ਦੀ ਔਰ ਮਾਇਆ ਦੀ ਕੋਈ ਵੈਲਿਊ ਨਹੀਂ ਰਹਿੰਦੀ ਮਾਇਆ ਤੇਰੇ ਪਿੱਛੇ ਹੈ ਤੂੰ ਮਾਇਆ ਪਿੱਛੇ ਨਹੀਂ ਹੈ ਤਿਆਗ ਦੇ ਜਾਣੀ ਆ ਭਈ ਤਿਆਗ ਕੌਣ ਕਰੇ ਮਾਇਆ ਦਾ ਪਿੱਛੇ ਪਿੱਛੇ ਰਹੂਗੀ ਤੇਰੇ ਤੇਰਾ ਹਿੱਸਾ ਤਾਂ ਤੇਰੇ ਪਿੱਛੇ ਪਿੱਛੇ ਜਾਊਗਾ ਜਿੱਥੇ ਜਾਏਗਾ ਨਾ ਕਰਨਾ ਤੇ ਖਸਮਤ ਜਿੱਥੇ ਮਰਜੀ ਚਲਿਆ ਜਾ ਬਗਰੇ ਜਾਊਗੀ ਲੋ ਜੀ ਗਿਰਦ ਧੱਕੇ ਦੇ ਜਹਾਂ ਦਾਣੇ ਤਾਂ ਖਾਣੇ ਨਾਲ ਦਾ ਸੱਚ ਹੈ ਇਹ ਮਾਇਆ ਤਾਂ ਤੇਰੇ ਰੋਜੀ ਰੋਟੀਆਂ ਤੇਰੇ ਮਗਰ ਫਿਰਦੀ ਆ ਤੂੰ ਇਹਦੇ ਮਗਰ ਕਿਉਂ ਭਜਦਾ ਤੂੰ ਭਜ ਉਹਦੇ ਮਗਰ ਜਿਹਦੇ ਮਗਰ ਭਜੇ ਤੇ ਤੇਰੀ ਭਜਣਾ ਠੁੱਕ ਜਾਵੇ ਤੂੰ ਭੱਜ ਨਾ ਤੂੰ ਭੱਜ ਭੱਜ ਭੱਜ ਤੋ ਲਫ਼ਜ਼ ਦੇ ਆਦਕ ਦੇ ਦੀਏ ਭੱਜ ਬਣ ਜਾਂਦਾ ਆਦਕ ਕੱਟ ਦੀਏ ਭੱਜ ਬਣ ਜਾਂਦਾ ਭਾਈ ਦਾ ਅਰਥ ਹੁੰਦਾ ਭੱਜਣ ਦਾ ਅਰਥ ਹੈ ਡੋਲਣ ਦੌੜਨਾ ਬਸ ਇੰਨਾ ਹੀ ਫਰਕ ਤੇ ਇਹਨੇ ਫੇਰ ਦੇ ਵਿੱਚ ਡੁੱਬਤੇ ਦੇ ਹੇਰ ਫੇਰ ਨਾਲੇ ਪਲਟਿਆ ਫਿਰਦਾ ਉਹ ਜੈਫਰੀ ਉਹ ਪਾਣੀ ਜੋੜਨਾ ਸੀ ਆਪਣੇ ਮੂਲ ਨਾਲ ਆਪਣੇ ਆਪ ਨਾਲ ਜੋੜਨਾ ਸੀ ਲੱਗਿਆ ਭਜਣ ਭਜਨ ਉਸ ਗੱਲ ਨੂੰ ਕਹਿੰਦੇ ਨੇ ਜਿਹੜਾ ਆਪਣੇ ਆਪ ਨਾਲ ਜੋੜੇ ਬਿਨ ਹਰ ਭਜਨ ਨਹੀਂ ਛੁਟਕਾਰਾ ਹਰ ਦੇ ਨਾਲ ਜੁੜਿਆ ਬਿਨਾ ਛੁਟਕਾਰਾ ਨਹੀਂ ਹੈ ਭਜੋ ਗੋਬਿੰਦ ਭੂਲ ਮਤ ਜਾਵੋ ਗੋਬਿੰਦ ਨਾਲ ਜੁੜ ਜਾਓ ਭੁੱਲ ਨਾ ਜਾਇਓ ਗੋਬਿੰਦ ਕਦੇ ਡੁੱਬਿਆ ਨਹੀਂ ਨਾ ਉਹ ਡੁੱਬਦਾ ਹੈ ਫਿਰ ਤੁਸੀਂ ਨਹੀਂ ਡੁੱਬਦੇ ਜੇ ਡੁੱਬਣ ਦੇ ਬਚਣਾ ਭੁੱਲ ਨਾ ਜਾਇਓ ਗੋਬਿੰਦ ਨਾਲ ਜੁੜ ਜਾਓ ਗੋਬਿੰਦ ਕਦੇ ਡੁੱਬਿਆ ਨਹੀਂ ਨਾ ਤੁਸੀਂ ਡੁੱਬੋ ਨਾ ਤੁਹਾਨੂੰ ਡੁੱਬਣ ਦਿੰਦਾ ਬਸ ਬਹੁਤੀ ਗੱਲ ਦੀ ਲੋੜ ਹੈ ਨਹੀਂ ਜਿਹੜਾ ਭਵਸਾਗਰ ਤਰਨਾ ਚਾਹੁੰਦਾ ਹੈ ਗੋਬਿੰਦ ਨਾਲ ਜੁੜ ਜਾਵੇ ਗੋਬਿੰਦ ਉਦਰ ਹੈ ਇਹਦਾ ਮੂਲ ਹੈ ਗੋਬਿੰਦ ਪ੍ਰਾਣ ਤਰਨ ਦਾ ਇਹ ਉਹ ਲਾਹੋ ਪ੍ਰਾਣਾ ਦੇ ਤਰਨ ਦਾ ਸੰਸਪਾਪ ਸਾਗਰ ਦਾ ਇਹ ਲਾਹ ਹੈ ਕਿ ਗੋਬਿੰਦ ਨਾਲ ਜੁੜ ਜਾਓ ਜਿਹਦੇ ਨਾਲ ਜੁੜੇ ਹੋਏ ਉਹਨੂੰ ਤਜ ਦੋ ਤਜ ਦੋ ਤਿਆਗ ਕਰ ਦੋ ਛੱਡ ਦੋ ਤ੍ਰਿਕੁਟੀ ਨੂੰ ਛੱਡ ਦੋ ਮਾਇਆ ਦੇ ਬਿਰਛ ਨੂੰ ਛੱਡ ਦੋ ਝੂਠ ਦੇ ਬਿਰਛ ਨੂੰ ਛੱਡ ਦੋ ਤ੍ਰਿਕੁਟੀ 'ਚ ਜੁੜ ਕੇ ਝੂਠ ਦੇ ਬਿਰਛ ਦੇ ਝੂਠੇ ਰਸ ਲੈ ਰਹੇ ਇਹਨੂੰ ਛੱਡ ਦੋ ਸੱਚੇ ਬਿਰਛ ਨਾਲ ਜੁੜ ਜਾਓ ਟਾਣੀ ਨਾਲ ਜੁੜ ਜਾਓ ਸ਼ਾਖ ਨਾਲ ਗੋਬਿੰਦ ਨਾਲ ਜੁੜ ਜਾਓ ਇਹ ਨਾ ਭੁੱਲ ਜਿਓ ਭਜੋ ਗਮਿੰਦ ਭੂਲ ਮਤ ਜਾਓ ਅਬ ਗੁਣੀ ਭਰਪੂਰ ਹੈ ਗੁਣ ਵੀ ਵਸੇ ਨਾਲ ਬਿਨ ਸਤਗੁਰ ਗੁਣ ਨਾ ਜਪਨੀ ਜਿਚਰ ਸ਼ਬਦ ਨਾ ਕਰੇ ਵਿਚਾਰ ਗੁਣ ਉਗਣ ਕੀ ਨੇ ਇਹ ਸੰਸਾਰ ਦੇ ਵਿੱਚ ਅਡੋਰ ਸਾਰੇ ਗੁਣ ਹੋਰ ਨੇ ਜਿਹੜੇ ਗੁਣਾਂ ਦੀ ਗੁਰਬਾਣੀ ਗੱਲ ਕਰਦੀ ਉਹ ਗੁਣ ਹੋਰ ਨੇ ਸਤਗੁਰ ਤੇ ਬਿਨਾ ਗੁਣਾਂ ਦਾ ਨਹੀਂ ਪਤਾ ਲੱਗਣਾ ਇੱਥੇ ਤਾਂ ਸਾਰੇ ਗੁਣ ਜਿਹੜੇ ਨੇ ਉਹਨਾਂ ਨੂੰ ਗੁਣ ਬੰਦੇ ਨੇ ਲੋਕ ਇਹ ਗੁਣ ਬੰਦਾ ਹੈ ਗੁਣ ਹੈ ਹੱਥ 'ਚ ਗੁਣ ਹੈ ਰੋਟੀ ਕਮਾ ਕੇ ਖਾ ਸਕਦਾ ਇਹ ਵੱਡਾ ਡਾਕਟਰ ਹੈ ਇਹ ਵੱਡਾ ਮਕੈਨਿਕ ਹੈ ਇਹ ਵੱਡਾ ਇੰਜੀਨੀਅਰ ਹੈ ਇਹ ਵੱਡਾ ਸਾਇੰਟਿਸਟ ਹੈ ਇਹ ਹਾਰਟ ਟ੍ਰਾਂਸਪਲਾਂਟ ਬਾਈਪਾਸ ਸਰਜਰੀ ਕਰ ਦਿੰਦਾ ਹੈ ਇਹ ਗੁਰਦੇ ਟ੍ਰਾਂਸਪਲਾਂਟ ਕਰ ਦਿੰਦਾ ਹੈ ਵੱਡਾ ਗੁੜ ਹੈ ਭਈ ਇਹਦੇ ਕੋਲ ਇਹਨਾਂ ਨੂੰ ਗੁੜ ਨਹੀਂ ਬੰਦੀ ਬਾਣੀ ਇਹ ਗੁੜ ਨਹੀਂ ਇਹ ਗੁੜ ਨਹੀਂ ਸਭ ਇਹ ਗੁਰ ਹੁੰਦਾ ਵੀ ਔਗੜ ਨੇ ਔਗੜ ਕਾਹਦੇ ਜੇ ਤਾਂ ਇਹਨਾਂ ਨਾਲ ਲੋਭੀ ਬਣਾਉਂਦੇ ਨੇ ਗੁਰ ਤੁਹਾਨੂੰ ਕਾਰੀ ਬਣਾਉਂਦੇ ਨੇ ਫਿਰ ਤਾਂ ਔਗੜ ਨੇ ਜੇ ਸੇਵਾ ਕਰਦਾ ਫੇਰ ਇਹ ਗੁਣ ਫੇਰ ਇਹ ਗੁਣ ਨਹੀਂ ਹਣ ਗੁਣ ਫੇਰ ਵੀ ਨਹੀਂ ਹਣ ਫੇਰ ਇਹ ਗੁਣ ਪੈਦਾ ਕਰ ਸਕਦਾ ਗੁਣਾਂ ਦੇ ਵਿੱਚ ਸਹਾਈ ਦੇ ਦਇਆ ਵਿੱਚ ਸਹਾਈ ਨੇ ਦਇਆ ਵਧੂਗੀ ਦਇਆ ਪੈਦਾ ਹੋਊਗੀ ਕਾਰ ਘਟੂਗਾ ਲੋਭ ਘਟੂਗਾ ਫਿਰ ਔਗਣਾ ਤੇ ਖਿਲਾਫ ਨੇ ਇਹ ਵੀ ਗੁਣ ਤਾਂ ਚੰਗੇ ਨੇ ਜੇ ਇਹਨਾਂ ਨਾਲ ਔਗਣ ਨਾ ਪੈਦਾ ਹੋਣ ਪਰ ਜਿਹੜੇ ਗੁਣ ਨੇ ਉਹ ਕੁਛ ਹੋਰ ਚੀਜ਼ ਗੁਣ ਨਿਰਵੈਰ ਹੋਣ ਵੈਰ ਵਿਰੋਧ ਤਿਆਗ ਦੇਣਾ ਗੁਣ ਇੱਕ ਪਿਤਾ ਇੱਕ ਸਕੇ ਹਮ ਬਾਰਕ ਫਿਰ ਫੀਸ ਕਿਤੋਂ ਲਊਗਾ ਇੱਕ ਪਤਾ ਇੱਕ ਸਕਿਆ बार ਕਾ ਫੀਸ की ਲਊਗਾ लूंगा ਲੈ ਦਾ ਫੀਸ ਫਿਰ ਹੀ ਲੈ ਅਸੋ ਜਿਹੜੇ ਗੁਣ ਨੇ ਨਾ ਜੇ ਨਿਰਾਕਾਰ ਹੈ ਸ਼ਰੀਰ ਹੈ ਹੀ ਨਹੀਂ ਤਾਂ ਪੈਸੇ ਨੂੰ ਕੀ ਕਰੂੰਗਾ ਲੋਭ ਨੂੰ ਕੀ ਕਰੂੰਗਾ ਕਾਦੇ ਵਾਸਤੇ ਲੋਭ ਕਰੂਗਾ ਕਿਹਦੇ ਵਾਸਤੇ ਲੋਭ ਕਰੂਗਾ ਸੰਸਾਰ ਵਾਸਤੇ ਸੰਸਾਰ ਸਾਰਾ ਆਪਣਾ ਹੈ ਇਹ ਸੰਸਾਰ ਜੋ ਪੈਸਾ ਇਕੱਠਾ ਕਰਕੇ ਕਿੱਥੋਂ ਰੱਖਣ ਦਾ ਮਤਲਬ ਕੀ ਸੰਸਾਰ ਖੜਿਆ ਰਹਿਣ ਦਾ ਜਿੱਤੇ ਪਰਮੇਸ਼ਰ ਨੇ ਖੜਾਇਆ ਜਿਵੇਂ ਪਿਆ ਰਹਿਣ ਤੋਂ ਤੁਹਾਨੂੰ ਕੀ ਕਹਦੇ ਜਿੱਥੇ ਜਿੱਥੇ ਉਹਨੇ ਜਿਵੇਂ ਭੇਜਿਆ ਪਿਆ ਰਹਿਣ ਦੋ ਤੁਸੀਂ ਆਪਣੇ ਨਾਲ ਸੈਪਾ ਪਾਉਣਾ ਪਿਆ ਰਹਿਣ ਜਿਵੇਂ ਉਹ ਚਲਾਉਂਦਾ ਹੋਵੇ ਚੱਲੋ ਗੁਰੂ ਘਰ ਚ ਆਪ ਆ ਕੇ ਦੇ ਦਿੰਦੇ ਤੇ ਜਿਹੜੇ ਪੈਸਾ ਗੱਲ ਹੋਰ ਸੀ ਜਿਹੜਾ ਲਈ ਦਾ ਹੁੰਦਾ ਗੱਲ ਹੋਰ ਹੁੰਦੀ ਜਿਹੜਾ ਲਈ ਦਾ ਹੁੰਦਾ ਨਾ ਉਹ ਗੱਲ ਹੋਰ ਹੁੰਦੀ ਜਿਵੇਂ ਉਹ ਕਹਿੰਦੇ ਕਿੰਨੇ ਲੱਖ ਰੁਪਇਆ ਲੈਂਦੇ ਨੇ ਤਾਂ ਅਸੀਂ ਚਾਰ ਦਿਨ ਤੁਹਾਡੇ ਹੋ ਪ੍ਰਵਚਨ ਸੁਣਾਵਾਂਗੇ ਸੰਤ ਕਰਦੇ ਨਾ ਠੇਕੇ ਇਹ ਗੱਲ ਹੋਰ ਹੈ ਉਹ ਤਾਂ ਫੇਰ ਨਹੀਂ ਸੀ ਆਪਣੇ ਹੱਥ ਨਾਲ ਲੈਂਦੇ ਉਹ ਕਹਿੰਦੇ ਭਾਈ ਜਮਾ ਕਰਾ ਦੋ ਉਹਦੀ ਗੱਲ ਜਮਾ ਕਰਾ ਦੋ ਕਹਿੰਦੇ ਜੀ ਇਹ ਜਿਹੜੀ ਗੁਰਮਤ ਹੈ ਸੱਚ ਦੇ ਲੜਾਈ ਲੜ ਰਹੇ ਹੋ ਤੁਸੀਂ ਝੂਠ ਦੀ ਪ੍ਰਧਾਨਗੀ ਨੂੰ ਖਤਮ ਕਰਨਾ ਆਪਾਂ ਨੇ ਇਹਦੇ ਵਿੱਚ ਯੋਗਦਾਨ ਦੀ ਲੋੜ ਹੈ ਇਹਦੇ ਵਿੱਚ ਕੁਝ ਆਦਮੀ ਜੁੜਨਗੇ ਗਏ ਜਾਣ ਗਏ ਉਹਨਾਂ ਨੂੰ ਵੀ ਖਰਚੇ ਦੀ ਲੋੜ ਹੈ ਉਹ ਲੋੜ ਵਾ ਲੋੜ ਹੈ ਦੇਖੋ ਲੋੜ ਹੈ ਲੋੜ ਲੋਭ ਦੇ ਵਿੱਚ ਫਰਕ ਉਹ ਕਰੀਏ ਉਹਦੀ ਲੋੜ ਆ ਉਹਦੇ ਵਾਸਤੇ ਦਿੰਦੇ ਇੱਥੇ ਸੰਗਤ ਬੈਠੀ ਹੈ ਲੋੜ ਹੈ ਭੁੱਖ ਲੱਗੂਗੀ ਲੋੜ ਹੈ ਛਗ ਲੱਗੂ ਪਰਮੇਸ਼ਰ ਨਹੀਂ ਦਿੱਤਾ ਮੇਰੇ ਮਨ ਦੇ ਵਿੱਚ ਫੁਰਨਾ ਹੋਇਆ ਵੀ ਇੱਥੇ ਦੇ ਦੋ ਮੈਂ ਨਹੀਂ ਦੇ ਰਿਹਾ ਦੁਆ ਹੈ ਠੀਕ ਹੈ ਭਾਈ ਜੇ ਉਹ ਆ ਰਿਹਾ ਅਸੀਂ ਕੌਣ ਉਹਨੇ ਰੋਕਣ ਵਾਲੇ ਨਾ ਅਸੀਂ ਕਹੀਏ ਦੇ ਦੋ ਨਾ ਦੇਣ ਵਾਲੇ ਨੂੰ ਕਹੀਏ ਨਾ ਦੇ ਸਾਡਾ ਨਿਊਟਰਲ ਗੇਅਰ ਸਭ ਦੇ ਅੰਦਰ ਉਹ ਹੈ ਜੇ ਜੇ ਕੋਈ ਆਪਣੇ ਖੁਸ਼ੀ ਨਾਲ ਕਰਦਾ ਹੈ ਕੁਝ ਉਹਦੇ ਅੰਦਰ ਪ੍ਰੇਰਣਾ ਹੋਈ ਹੈ ਤੇ ਕਰੀ ਕਿਨੇ ਪ੍ਰੇਰਣਾ ਅਕ ਕਿੱਥੋਂ ਹੋਈ ਹੈ ਇਸੇ ਵਾਸਤੇ ਦਿੱਤਾ ਉਹਨੇ ਉਹਨੇ ਭੇਜਿਆ ਇਸੇ ਵਾਸਤੇ ਕੋਈ ਜਰੀਆ ਦਾ ਹੁਕਮ ਕਿਸੇ ਚੀਜ਼ ਦੇ ਆਉਂਦਾ ਦਰਿਆ ਚੱਲਦੇ ਨੇ ਪਹਾੜ ਤੇ بارش ਹੁੰਦੀ ਹੈ ਦਰਿਆ ਚੱਲਦੇ ਨੇ ਕਾਦੇ ਵਾਸਤੇ ਚੱਲਦੇ ਨੇ ਦਰਿਆਵਾਂ ਦੇ ਕੰਢੇ ਲੋਕ ਬੈਠੇ ਨੇ ਪਾਣੀ ਪੀਂਦੇ ਨੇ ਕੋ ਦਰਿਆਵਾਂ ਦੇ ਆਲੇ ਦੁਆਲੇ ਘਾਹ ਹੋ ਜਾਂਦਾ ਹੈ ਵਿੱਚ ਫਸਲ ਵੀ ਹੋ ਜਾਂਦੀ ਹੈ ਨਹਿਰਾਂ ਵੀ ਕੱਢ ਲਈਆਂ ਜੇ ਦਰਿਆ ਨਾ ਹੁੰਦੇ ਲੋਕ ਕਿੱਥੇ ਬਸਦੇ ਇਹ ਸਿਸਟਮ ਹੈ ਸੰਸਾਰ ਦਾ ਮਾਇਆ ਦਾ ਵੀ ਸਿਸਟਮ ਝੂਠ ਦਾ ਵੀ ਆਪਣਾ ਸਿਸਟਮ ਝੂਠ ਵੀ ਪੈਸੇ ਨਾਲ ਚੱਲਦਾ ਹੈ ਕਈ ਮੌਕਿਆਂ ਤੇ ਸਾਨੂੰ ਅਲੋਹੇ ਦੀ ਤਲਵਾਰ ਵਰਗੀ ਜਿਹੜੀ ਝੂਠ ਔਰ ਸੱਚ ਦੀ ਲੜਾਈ ਉਹ ਹੈ ਜੇ ਝੂਠ ਖੜਾ ਹੋ ਜਵੇ ਮੁਕਾਬਲੇ ਤੇ ਤੇ ਫਿਰ ਉਹ ਤਾਂ ਉਸੇ ਤਲਵਾਰ ਨਾਲ ਲੜੀ ਕੋ ਜਵਾਨ ਨਾਲ ਲੜੀ ਹੋਣੀ ਲੋੜਾ ਵੀ ਸਰੀਰਕ ਜਿਹੜੀਆਂ ਨੇ ਉਹ ਵੀ ਮਾਇਆ ਦੀ ਮਾਇਆ ਨਾਲੇ ਪੂਰੀ ਹੋਣੀ ਹੈ ਸਰੀਰ ਮਾਇਆ ਦਾ ਜੋ ਹੈ ਜਮਾ ਕਰਨ ਦੀ ਲੋੜ ਨਹੀਂ ਸੋਨਾ ਜਾਣ ਦੀ ਲੋੜ ਨਹੀਂ ਹੀਰੇ ਜਵਾਰਾ ਜੜ ਦੀ ਲੋੜ ਨਹੀਂ ਮੂਰਤੀਆਂ ਦੇ ਵਿੱਚ ਬੜੇ ਬੜੇ ਕੀਮਤ ਕੋਈ ਨੂੰ ਹੀਰੇ ਦੀ ਕੋਈ ਲੋੜ ਕਿਸੇ ਦੀ ਅੱਖ ਹੋ ਜੂਗੀ ਉੱਤੇ ਵੀ ਢਾ ਕੇ ਲੈ ਜੀ ਜਿੱਥੇ ਕੋਈ ਨੂੰ ਹੀਰਾ ਦੀ ਅੱਖ ਵੀ ਸੀ ਕਿਸੇ ਦੀ ਢਾ ਕੇ ਵੀ ਲੈ ਗਏ ਅਗਲੇ ਮਾਇਆ ਧਾਰੀਆਂ ਦੀ ਅੱਖ ਹੁੰਦੀ ਹੈ ਜਿਹੜਾ ਕੋਈ ਨੂੰ ਹੀਰਾ ਬਗਦੇ ਨਾ ਮਾਇਆ ਧਾਰੀ ਨੇ ਇਹਨਾਂ ਨੇ ਕੀ ਕਰਨਾ ਕੀ ਕਰਨਾ ਕੀ ਕਰਾਉਣਾ ਮਤ ਵਿੱਚ ਰਤਨ ਜਵਾਰ ਛੱਡ ਦਿੱਤੇ ਕੋਈ ਨੂੰ ਨੂੰ ਭੜਵੇਂ ਗੁਰੂਆਂ ਨੇ ਤਾਂ ਕਿਹਾ ਨਹੀਂ ਜ਼ਿਕਰ ਨਹੀਂ ਕੀਤਾ ਕਰੇ ਇਹਨਾਂ ਗੱਲਾਂ ਦਾ ਉਹਨੇ ਉਹਦੀ ਨਾ ਉਹ ਹੀਰਾ ਘਾਟ ਹੈ ਹੀਰਾ ਦਾ ਤਾਂ ਉਹਨਾਂ ਦੀ ਮਾਰਿਆ ਜਾ ਕੇ ਰਗੀਨਾ ਦਾ ਤਾਂ ਗੁਦਾਵਰੀ ਮਾਰਿਆ ਜਾ ਕੇ ਤੁਸੀਂ ਨੂੰ ਖਰੀਦ ਰਹੇ ਫਿਰ ਨਹੀਂ ਪਤਾ ਵੀ ਕੀ ਗੱਲ ਸੀ ਕੱਲ ਕੀ ਸੀ ਕੋਈ ਸਮਝ ਨਹੀਂ ਅਸਲ ਸਮਝ ਅਸੀਂ ਲੈਣੀ ਹੋਣੀ ਚਾਹੁੰਦੇ ਇਹ ਐਡੇ ਪਾਗਲ ਵੀ ਨਹੀਂ ਹੈਗੇ ਪਰ ਅਸੀਂ ਉਹ ਰਾਹ ਜਾਣਾ ਹੀ ਨਹੀਂ ਚਲੋ ਮੰਨ ਲਿਆ ਰਾਹ ਜਾਣਾ ਹੀ ਨਹੀਂ ਉਹਦਾ ਕੋਈ ਨਹੀਂ ਬਿਨ ਸਤਗੁਰ ਗੁਣ ਨਾ ਜਪਨੀ ਜਿੱਦਰ ਸ਼ਬਦ ਨਾ ਕਰੇ ਵਿਚਾਰ ਜਿੰਨਾ ਜਰ ਗੁਰਬਾਣੀ ਦਾ ਵਿਚਾਰ ਨਹੀਂ ਕਰਦੇ ਗੁਣਾਂ ਦਾ ਪਤਾ ਨਹੀਂ ਲੱਗਣਾ ਗੁਣ ਕਿਹੜੇ ਗੁਣ ਦੀ ਗੱਲ ਕੀਤੀ ਹੈ ਗੁਰਬਾਣੀ 'ਚ ਆਪ ਗੁਣੇ ਭਰਪੂਰ ਆ ਉਹ ਗੁਣ ਕਿਹੜੇ ਨੇ ਗੁਣ ਵੀ ਬਸੇ ਨਾਲ ਉਹ ਗੁਣ ਕਿਹੜੇ ਨੇ ਇਹਨਾਂ ਦੀ ਸਮਝ ਆਊਗੀ ਗੁਰਬਾਣੀ ਦੀ ਡੀਪ ਸਟੱਡੀ 'ਚੋਂ ਗੁਰਬਾਣੀ ਦੀ ਵਿਚਾਰ 'ਚੋਂ ਸਮਝ ਆਊ ਕਿਹੜੇ ਗੁਣਾਂ ਦੀ ਗੱਲ ਕੀਤੀ ਹੈ ਇਹ ਨਹੀਂ ਪਤਾ ਲੱਗਣਾ ਗੁਣਾਂ ਦਾ ਇਹ ਸਤਗੁਰ ਤੇ ਬਿਨਾਂ ਸੱਚ ਦੇ ਗਿਆਨ ਬਿਨਾਂ ਨਹੀਂ ਪਤਾ ਲੱਗਣਾ ਕੋਈ ਗੁਰਮੁਖ ਹੋਵੇ ਖੋਜੇ ਤਾਂ ਬੁਝੇ ਦਸ਼ਕਰੀਆਂ ਕਰ ਸੰਭਲੇ ਆਏ ਬਝੋ ਦਿਖਾਏ ਕਾਰ ਕਮਾਵੇ ਸਿਰ ਤਹੀਂ ਲਾਹਾ ਪੱਲੇ ਪਾਏ ਇਹ ਨਕਸ਼ਾ ਹੈ ਇੱਕ ਜਦੋਂ ਸੱਚ ਉੱਤੇ ਆ ਜਾਂਦਾ ਨਾ ਕਿਵੇਂ ਆਉਂਦਾ ਉਹ ਜਿਹੜੇ ਅਵਤਾਰ ਨੇ ਦੱਸ 24 ਅਵਤਾਰਾਂ ਦਾ ਇਸ਼ਾਰਾ ਹੈ ਖਾਲਸਾ ਕਾਲਪੁਰ ਕੀ ਫੌਜ ਆਏ ਕੁਝ ਦਸਮ ਪਾਸ਼ਾ ਨੇ ਕੀਤਾ ਜਿਹੜਾ ਇੱਥੇ ਲਿਖਿਆ ਹੋਇਆ ਲਸ਼ਕਰੀਆਂ ਕਰੀ ਸੰਭਲੇ ਫੌਜ ਇਕੱਠੀ ਕੀਤੀ ਖਾਲਸਾ ਕਾਲਪੁਰ ਕੀ ਬਣਾਈ ਨਾ ਫੌਜ ਲਸ਼ਕਰੀਆਂ ਘਰ ਸੰਭਲੇ ਆਹਾਂ ਲਸ਼ਕਰੀਆਂ ਘਰ ਸੰਭਲੇ ਜਿਹੜੇ ਫੌਜ ਹੈ ਉਹ ਆਪਣੇ ਹਿਰਦ ਟਿਕੀ ਹੋਈ ਹੈ ਫੌਜ ਉਹੀ ਫੌਜ ਬਣੂਗੀ ਜਿਹੜਾ ਆਪਣੇ ਘਰ ਦਾ ਨਿਵਾਸ ਹੈ ਜੀ ਐ ਜੀ ਫੌਜ ਨਹੀਂ ਜੈ ਜੀ ਸੰਸਾਰ ਤੋਂ ਦੀ ਸੰਭਲੇ ਹੋਏ ਨੇ ਜਿਹੜੇ ਸੰਭਲੇ ਹੋਏ ਨੇ ਆਪਣੇ ਘਰ ਟਿਕੇ ਹੋਏ ਨੇ ਆਪਣੇ ਘਰ ਜਿਨ੍ਹਾਂ ਨੇ ਆਪਣੇ ਘਰ ਦੀ ਸੰਭਾਲ ਕਰ ਲਈ ਉਗਣਾ ਤੋਂ ਗੁਣਵੰਤੇ ਨੇ ਉਹ ਕੌਣ ਨੇ ਉਹ ਕਬੀਰ ਵਰਗੇ ਨੇ ਗਗਨ ਦਮਾਮਾ ਬਾਜਿਆ ਪਰਿਆ ਨਿਸ਼ਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਅਬਜੂ ਜੜ ਕੋ ਦਾਉ ਉਹ ਹੈ ਜਿਆਦਾ ਵੀ ਹੋ ਸਕਦੇ ਨੇ ਥੋੜੇ ਵੀ ਹੋ ਸਕਦੇ ਨੇ ਲਸ਼ਕਰੀਆ ਲਸ਼ਕਰ ਹੁੰਦਾ ਹੈ ਫੌਜ ਲਸ਼ਕਰ ਇਕੱਠਾ ਕਰਨਾ ਤੇ ਗੁਰਮੁਖ ਨਾਨਕ ਕਿਉਂ ਫਿਰਿਆ ਲਸ਼ਕਰ ਪ੍ਰਭੂ ਨੂੰ ਫਿਰਿਆ ਨਾ ਕੂੜ ਪ੍ਰਧਾਨ ਸੀ ਕੂੜ ਦੀ ਪ੍ਰਧਾਨਗੀ ਸੀ ਕੂੜ ਮੇਰੇ ਪ੍ਰਧਾਨ ਵੇਲਾ ਲੋ ਉਹ ਕਹਿੰਦਾ ਸੀ ਮੈਂ ਆਪਣੀ ਫੌਜ ਇਕੱਠੀ ਕਰਾਂ ਸੱਚ ਦੀ ਨਹੀਂ ਹੋ ਸਕੀ ਨਹੀਂ ਸੀ ਮਨਜ਼ੂਰ ਪਰਮੇਸ਼ਰ ਹੌਲੀ ਹੌਲੀ ਹੌਲੀ ਹੌਲੀ 10 ਪਾਸ਼ਾ ਬੜੇ ਤੱਕ 6ਵੇਂ ਪਾਸ਼ਾ ਬੜੇ ਤੱਕ ਹੋ ਗਈ ਹੋ ਵੀ ਗਈ ਹੋਈ ਨਾ ਫਿਰ ਵੀ ਹੋ ਸਕਦੀ ਹੈ ਜਿਹੜੇ ਸੁਭਲ ਗਏ ਸੁਭਲ ਗਏ ਨਾ ਮਾਇਆ ਦੇ ਝੋਕਿਆਂ ਨੂੰ ਸੁਭਲ ਗਏ ਉਹ ਇਕੱਠੇ ਹੋ ਜਾਂਦੇ ਨੇ ਉਹਨਾਂ ਨੇ ਆਪਣਾ ਲਸ਼ਕਰ ਬਣਾ ਲੈਂਦੇ ਨੇ ਖਾਲਸਾ ਦੀ ਸੰਸ ਜਾਨ ਖਾਲਸਾ ਦੀ ਸੰਸ ਸੋਚਿਆ ਖਾਲਸਾ ਕਾਲਪੁਰਖ ਦੀ ਫੌਜ ਆਏ ਵਜੂ ਲਿਖਾਏ ਤਨਖਾਹ ਕਿਸੇ ਤੇ ਨਹੀਂ ਲੈਂਦੇ ਤਨਖਾਹ ਨਾਲ ਵੀ ਦਰਗਾਹ 'ਚ ਲਿਖੀ ਲਿਖਾਈ ਹੁੰਦੀ ਹੈ ਤਾਂ ਗਾਲੀ ਗੁਲਾਮ ਤਨਖਾਹ ਨਹੀਂ ਸੀ ਲੈਂਦਾ ਆ ਭਗਤੀਆਂ ਪਈਆਂ ਨੇ ਇਹਨਾਂ ਜੋ ਕਿਹੜਾ ਸਿੱਖ ਹੈ ਦਾ ਪਰਮੇਸ਼ਰ ਤੋਂ ਬਣੀ ਹੋਈ ਹੈ ਉਹਨਾਂ ਨੂੰ ਲੈ ਕੇ ਆਏ ਨੇ ਵਜੂ ਦਾ ਲਖਾ ਕੇ ਆਏ ਨੇ ਤਰਗਾ ਦੀ ਦਰਗਾਹ ਜੋ ਆਈ ਜਾਣੀ ਹੈ ਆਏ ਵਜੂ ਦਿਖਾਏ ਉਹਨਾਂ ਨੂੰ ਸਮਝ ਆਇਆ ਕਿ ਤਨਖਾਹ ਤਾਂ ਉਹਨੇ ਦੇਣੀ ਹੈ ਹੋਰ ਕਿਦੋਂ ਲੈਣੀ ਹੈ ਭਾਈ ਜਿਹਦਾ ਚੱਕਰ ਹੈ ਤਨਖਾਹ ਉਦੋਂ ਹੀ ਲੈਣੀ ਹੈ ਜਿਹਦਾ ਨੌਕਰ ਹੈ ਤਨਖਾਹ ਉਹੀ ਦੇਊਗਾ ਤੇ ਹੁਕਮ ਦੇ ਬੰਦੇ ਨੇ ਹੁਕਮ ਦੇ ਨਾਲੇ ਮਿਲਣਾ ਜੋ ਕੁਝ ਮਿਲਣਾ ਸਭ ਨੂੰ ਹੁਕਮ ਨਾਲੇ ਮਿਲਦਾ ਉਹਨਾਂ ਨੂੰ ਗਿਆਨ ਹੈ ਦੋਆਂ ਨੂੰ ਗਿਆਨ ਹੈ ਦੀ ਐਡਾ ਹੀ ਫਰਕ ਹੈ ਮਿਲਦਾ ਸਭ ਨੂੰ ਹੀ ਹੈ ਹੁਕਮ ਨਾਲੇ ਉਹਨਾਂ ਕਿਤੇ ਕੱਲਿਆਂ ਨੂੰ ਨਹੀਂ ਮਿਲਦਾ ਪਰ ਉਹਨਾਂ ਨੂੰ ਸੰਤੋਖ ਆ ਉਹਨਾਂ ਨੂੰ ਸਮਝ ਹੈ ਆਏ ਬਜੂ ਲਖਾਏ ਰਿਕਾਰਡ ਕੌਣ ਨੇ ਕਿਵੇਂ ਲੈ ਲੈਂਦਾ ਅਕਾਲੀ ਬੁਲਾ ਸੁੱਤਰ ਦਾ ਅਲਗਾ ਹੈ ਕੁਛ ਨਹੀਂ ਪਤਾ ਕਿ ਸਾਨੂੰ ਗੁਰਬਾਣੀ ਕੀ ਕਹਿੰਦੀ ਹੈ ਗੁਰਬਾਣੀ ਦਾ ਸਭ ਕੁਝ ਲਿਖਿਆ ਆਇਆ ਇਹਨਾਂ ਦੇ ਤਾਂ ਕਪਾੜ ਖੁੱਲ ਜਾਣਗੇ ਜੇ ਪਤਾ ਲੱਗੂ ਨਾ ਗੁਰਬਾਣੀ ਹੈ ਕੀ ਕੀ ਪਿਆ ਹੋਸ਼ ਉੱਡ ਜਾਣਗੇ ਹੋਸ਼ ਇਹ ਮੱਤ ਮਾਰ ਦਿੰਦੀ ਹੈ ਬਾਣੀ ਜਿਹੜੀ ਮੱਤ ਨੇ ਝੂਠੀ ਇਹਨੂੰ ਮਾਰ ਦਿੰਦੀ ਹੈ ਕਹਿੰਦਾ ਫਲਾਣੇ ਤਾਂ ਮੇਰੀ ਮੱਤ ਮਾਰਤੀ ਸਾਰੇ ਵਿਦਵਾਨਾਂ ਦੀ ਮੱਤ ਦੀ ਭਗਤਾਂ ਅਗਰ ਹੱਥ ਜੋੜਦੇ ਸਭ ਪਹਿਲਾਂ ਕਬੀਰ ਨੇ ਕੁੱਟੇ ਫਿਰ ਯਾਰ ਰਬਦਾਸ ਨੇ ਡਾਂਗ ਚੱਕੀ ਫਿਰ ਹੱਥ ਜੋੜਦੇ ਮੇਰਾ ਰਬਦਾ ਦਾ ਵਾਸਤਾ ਸਾਤੇ ਡਡਾਉਤ ਕਰਾ ਲਾ ਪਰ ਬਸ ਕਰ ਕੋਈ ਗੱਲ ਕੋ ਨਾਨਕ ਨੇ ਕਹੀ ਹੈ ਵੀ ਅੱਗੇ ਥੋੜੀ ਹੋਈ ਐ ਇਹਨਾਂ ਨਾਲ ਜਮ ਕਰ ਮੂੰਹ ਗੜ ਚੜਾਇਆ ਮੈਨੂੰ ਫੇਰ ਇਹਨਾਂ ਦੇ ਗਲ ਤੇ ਚੜਾਤਾ ਤੈਂ ਇਹਨਾਂ ਨੂੰ ਕੁੱਟਣ ਨੂੰ ਐ ਝੂਠਿਆਂ ਨੂੰ ਅੱਗੇ ਬਥੇਰਾ ਕੁੱਟੇ ਨੇ ਵਿਚਾਰੇ ਅੱਗੇ ਤੋਬਾ ਤੋਬਾ ਕਰਦੇ ਰਹੇ ਨੇ ਉਧਰ ਮੁਸਲਮਾਨ ਕੁੱਟਦੇ ਨੇ ਉਧਰ ਸੱਚ ਕੁੱਟਦਾ ਉਧਰ ਝੂਠ ਕੁੱਟ ਉਧਰ ਕਾਣਾ ਕੁੱਟਦਾ ਉਧਰ ਖਾਣਾ ਦੋਹਲਾ ਕੁੱਟਦਾ ਇਹਦਾ ਡਬਲ ਕੁੱਟ ਪੈਂਦੀ ਹੁਣ ਜਪ ਕਰਕੇ ਇਹਨਾਂ ਦਾ ਜਮ ਜਮ ਕੀ ਹੁੰਦਾ ਜਮ ਹੁੰਦਾ ਬਹੁਤ ਸਗਲ ਮਤਾਂਤ ਕੇਵਲ ਹਰ ਨਾਮ ਜਦ ਨਾਮ ਪੈਦਾ ਹੁੰਦਾ ਸਾਰੀਆਂ ਬਤਾਂ ਦੀ ਮੌਤ ਹੋ ਜਾਂਦੀ ਸਭ ਤਮਰ ਸਗਲ ਮਤਾਂਤ ਸਾਰੀਆਂ ਬਤਾਂ ਦਾ ਅੰਤ ਹੋ ਜਾਂਦਾ ਹੈ ਕੇਵਲ ਹਰ ਨਾਮ ਕੇਵਲ ਹਰ ਨਾਮ ਰਹਿ ਜਾਂਦਾ ਤਤ ਗਿਆਨ ਰਹਿ ਜਾਂਦਾ ਸਭੈ ਬੁੱਧੀ ਜਾਲੀਆਂ ਨੇ ਕਰਹਿ ਤਤ ਗਿਆਨ ਜਦ ਇਹ ਗਿਆਨ ਦੀ ਪ੍ਰਚੰਡਤਾ ਪ੍ਰਗਟ ਹੁੰਦੀ ਹੈ ਗਿਆਨ ਖੰਡ ਵਿੱਚ ਗਿਆਨ ਪ੍ਰਚੰਡ ਤਿੱਥੇ ਨਾਦ ਵਿਰੋਧ ਕੋਡ ਆਨੰਦ ਨਾਦ ਪ੍ਰਗਟ ਹੁੰਦਾ ਹੈ ਨਾਦ ਕਿਵੇਂ ਪ੍ਰਗਟ ਹੁੰਦਾ ਹੈ ਗੁਰਮੁਖ ਨਾਦ ਵੇਦ ਵਿਚਾਰ ਜੋ ਗੁਰਮੁਖ ਬੋਲਦਾ ਉਹੀ ਨਾਦ ਹੁੰਦਾ ਉਹ ਨਾਦ ਦੀ ਉਹ ਗੱਲ ਕਰਦਾ ਹੁੰਦਾ ਜੋ ਨਾਦ ਹੁੰਦਾ ਗੁਰਬਾਣੀ ਨਾਦ ਦੀ ਉਹ ਗੱਲ ਹੈ ਨਾਦ ਐਸੀ ਜਿਹੜਾ ਉਹੀ ਦੱਸਿਆ ਹੋਇਆ ਜੋ ਸੁਣਿਆ ਉਹੀ ਦੱਸਿਆ ਨਾਦ ਦੀ ਨਹੀਂ ਨਾਦ ਦਾ ਦੱਸਿਆ ਨਹੀਂ ਜਾ ਸਕਦਾ ਨਾਦ ਦਾ ਗਿਆਨ ਦੱਸਿਆ ਜਾ ਸਕਦਾ ਨਾਦ ਵੇਦ ਵਿਚਾਰ ਗੁਰਬਾਣੀ ਨਾਦ ਵੇਦ ਵਿਚਾਰੇ ਹੈ ਗੁਰਮੁਖ ਮੰਜਨ ਚੱਜ ਅਚਾਰ ਕੋਈ ਮਤ ਨਹੀਂ ਰਹਿੰਦੀ ਸੰਸਾਰ ਦੀ ਸਭ ਖਤਮ ਪਰ ਬਹੁਤ ਕਿਸੇ ਨੂੰ ਲੋਕੇ ਕੋਈ ਭਾਵੇਂ ਗੱਲ ਕਹਿ ਦੇ ਮੇਰੀ ਬੋਲਤੀ ਬੰਦ ਹੋ ਜਾਂਦੀ ਹੈ ਸਭ ਦੀ ਸਭ ਨੂੰ ਪਤਾ ਲੱਗ ਜਾਂਦਾ ਹੈ ਕਿ ਪਤਾ ਲੱਗ ਜਾਂਦਾ ਅਣਜਾਣ ਨੂੰ ਜਦ ਤੁਸੀਂ ਗੱਲ ਕਹਿੰਦੇ ਉਹਦੇ ਕੋਲ ਜਵਾਬ ਹੈ ਤਾੜ ਮਾਰਦਾ ਤੇ ਅਸੰਤ ਕਾਹਦੇ ਬੰਦ ਹੋ ਗਏ ਹੁਣ 10 ਸਾਲ ਪਹਿਲਾਂ ਦੇ ਤੇਰੇ ਦੀ ਰੋਜ਼ੇ ਸੰਤ ਪੈਦਾ ਹੁੰਦੇ ਤੇ ਹੁਣ ਕਹਿੰਦੇ ਹਟ ਗਏ ਚੂੜ ਸੀ ਕਿ ਨਾ ਅੱਤਨ ਚਾਰ ਦਿਨ ਲੋ ਚੱਲੀ ਗਿਆ ਮੱਛਰ ਸਾਰਾ ਹੀ ਮਰ ਗਿਆ ਮੱਛਰ ਇੰਨਾ ਸੀ ਸਾਰਾ ਹੀ ਮਰ ਗਿਆ ਲੋ ਨੇ ਦੋ ਦਿਨ ਦੀ ਨੇ ਮਾਰਤਾ ਇਹ ਗਿਆਨ ਦੀ ਪ੍ਰਚੰਡਤਾ ਸਾਰੇ ਮਾਰ ਦਿੰਦੀ ਹੈ ਤਾਂ ਮੱਛਰ ਇਹਨਾਂ ਦਾ ਕੀ ਹੈ ਮੱਛਰ ਉਹ ਮਰ ਜਾਣਾ ਨੇ ਵਾਦਾ ਵੀ ਬੜੀ ਛੇਤੀ ਹੈ ਮੱਛਰ ਮਰ ਵੀ ਛੇਤੀ ਹੋ ਜਾਂਦਾ ਚੂੜ ਵਾਦਾ ਵੀ ਬਹੁਤ ਛੇਤੀ ਹੈ ਮਰ ਵੀ ਜਾਂਦਾ ਛੇਤੀ ਹੋ ਜਾਂਦਾ ਕਾਰ ਕਮਾਵੇ ਸਿਰ ਧਣੀ ਲਾਹਾ ਪੱਲਾ ਪਾਏ ਕਾਰ ਕੀ ਕਮਾਵੇ ਸਿਰ ਧਣੀ ਪਹਾੜੇ ਚੱਲਦੇ ਨੇ ਧਣੀ ਦੀ ਕਾਰ ਕਮਾਉਂਦੇ ਨੇ ਜਿਉਂ ਤੂੰ ਚਲਾਏ ਤੇ ਵਿੱਚ ਚੱਲਾਂ ਸੋਭੀ ਉਹ ਹੁਕਮ ਜੇ ਚੱਲਦੇ ਨੇ ਆਪਣਾ ਨਹੀਂ ਕੁਝ ਕਰਦੇ ਹੋ ਕਾਰ ਕਮਾਵੇ ਸਿਰ ਧਣੀ ਜਿਹੜਾ ਸਿਰ ਤੇ ਧਣੀ ਮਾਲਕ ਹੈ ਉਹ ਜੇ ਕਾਰ ਕਰਦੇ ਨੇ ਜੋ ਕਰਦੇ ਨੇ ਉਹ ਨਹੀਂ ਕਰਦੇ ਜੋ ਕਰਾਇਆ ਹੀ ਕਰਦੇ ਨੇ ਇਸ ਕਰਕੇ ਉਹਨੂੰ ਨੂੰ ਬਾਪ ਨਹੀਂ ਹੁੰਦਾ ਲਾਹਾ ਪੱਲੇ ਪਾਈ ਇਹ ਲਾਹਾ ਜੇ ਮੈਂ ਕਰਦਾ ਵਾ ਫਿਰ ਟੋਟਾ ਜੇ ਤੂੰ ਕਰਾਉਣਾ ਹੈ ਮੈਂ ਕਰਦਾ ਫਿਰ ਆ ਕੰਮ ਉਹੀ ਕਰਦਾ ਵੜਦਾ ਵਕਰੇ ਹੀ ਹੈ ਭੱਲਾ ਹੈ ਉਹ ਚ ਵੀ ਉਹ ਕਰਾਉਂਦਾ ਉਹ ਕਰਦਾ ਤੈਨ ਡਿਊਟੀ ਲਾਈ ਆ ਨਾ ਪੈਦਾ ਕਰਦਾ ਇੱਥੇ ਜਿੱਥੇ ਪੈਦਾ ਕੀਤਾ ਉਹੀ ਕੰਮ ਕਰੂਗਾ ਕੋਈ ਪਰਮ ਨਹੀਂ ਕੋਈ ਪਰਮ ਜਿਹੜੇ ਇਹ ਵਿਰੋਧੀ ਦੇ ਡਰਪੋਕ ਤੇ ਉਹ ਕਹਿੰਦਾ ਛੁਰੀ ਛੁੱਟ ਗਈ ਜੀ ਐ ਹੋ ਗਿਆ ਉਹ ਹੋ ਗਿਆ ਬਹੁਤ ਬੜੀਆਂ ਸਾਖੀਆਂ ਬਣਾਈਆਂ ਉਹਨੇ ਛੜਤਾ ਉਹਨੇ ਕਿੱਥੇ ਲੈ ਗਿਆ ਛੜਤਾ ਉਹ ਤਾਂ ਕਹਿੰਦਾ ਨਹੀਂ ਛੜਤਾ ਉਹ ਕਹਿੰਦਾ ਕਹਾ ਗੁਣ ਤੇਰੇ ਸਤਗੁਰ ਆਜੇ ਕਰਮ ਨਾ ਨਾਸੇ ਹੈ ਸਤਗੁਰ ਆ ਤੇਰੇ ਚ ਗੁਣ ਨਹੀਂ ਕੋਈ ਜੇ ਮੇਰਾ ਕਰਮ ਨਹੀਂ ਨਾਸਿਆ ਤਾਂ ਕਰਮ ਕਰਦਾ ਨਾਸ ਕਰ ਤੂੰ ਗਿਆਨ ਪਿਆਦਾ ਕਰਮ ਹੈ ਨਾਸ ਕਰਮ ਦਾ ਤਾਂ ਨਾਸ ਹੋ ਜਾਂਦਾ ਜਿਹੜੇ ਕਰਮ ਦਾ ਨਾਸ ਹੁੰਦਾ ਉਹਨੂੰ ਛੱਡਣ ਦੀ ਕੀ ਲੋੜ ਹੈ ਗਲਤ ਲਿਖਿਆ ਹੋਇਆ ਸੀ ਮਟਾਤਾ ਚਾਕ ਨਾਲ ਲਿਖਿਆ ਹੋਇਆ ਸੀ ਬੋਰਡ ਤੇ ਉਹਨੂੰ ਪਾਪ ਮਟਾ ਕੇ ਮਟਾਤਾ ਉਹਨੂੰ ਪਾਪ ਹੁੰਦਾ ਹੀ ਨਹੀਂ ਚਾਕ ਨਾਲ ਲਿਖ ਕੇ ਚਾ 100 ਵਾਰ ਮਟਾ ਦੋ ਉਹਦਾ ਕੀ ਹੈ ਉਹ ਕਿਹੜਾ ਪੱਥਰ ਤੇ ਲਿਖਿਆ ਹੋਇਆ ਸੀ ਜਿਹਦੇ ਚਾਕ ਨਾਲ ਲਿਖਿਆ ਹੋਇਆ ਮਿਟ ਜਾਂਦਾ ਜਿਹੜਾ ਪੱਥਰ ਵਾਂਗੂ ਖੋਦ ਲੈਂਦਾ ਉਹਦਾ ਬੜਾ ਔਖਾ ਜਿਨ੍ਹਾਂ ਨੇ ਪੱਥਰ ਮੋਹ ਲਿਖ ਲਿਆ ਵੈਗਰੂ ਨਾਮ ਹੈ ਉਹਨਾਂ ਦਾ ਨਹੀਂ ਮਿਟਣਾ ਜਿਨ੍ਹਾਂ ਦਾ ਚਾਕ ਮੋਹ ਲਿਖਿਆ ਹੈ ਉਹਨਾਂ ਦਾ ਮਿਟ ਜੂਗਾ ਉਹ ਗੁਰ ਉਹ ਗੁਰਮਤ ਤਾੜੂ ਕਰ ਲੈਣਗੇ ਜਿਨ੍ਹਾਂ ਦਾ ਪੱਥਰ ਵਾਂਗੂ ਖੋਦ ਲਿਆ ਜਿਨ੍ਹਾਂ ਨੇ ਅੰਦਰ ਖੋਦ ਕੇ ਲਿਖ ਲਿਆ ਉਹਨਾਂ ਦਾ ਨਹੀਂ ਮਿਟਣਾ ਉਹਨਾਂ ਨੂੰ ਛੱਡਣਾ ਮਨ ਪੱਥਰ ਹੈ ਜਿਨ੍ਹਾਂ ਦਾ ਮਨ ਮੋਹ ਹੋ ਗਿਆ ਉਦੋਂ ਤਾਂ ਵਟੋੜ ਦੀ ਲੋੜ ਨਹੀਂ ਉਹਨੂੰ ਢਾਲ ਦੇਈਦਾ ਹੁੰਦਾ ਦੁਬਾਰਾ ਜੋ ਮਰਜ਼ੀ ਲਿਖ ਲਓ ਉਹ ਉਹਨੂੰ ਢਾਲ ਦਈਏ ਜੇ ਮਿਟ ਗਿਆ ਲੱਭ ਲੋਭ ਬੁਰੀਆਈਆਂ ਛੋਡੇ ਮਨੋਂ ਵਿਸਾਰ ਲੱਭ ਲੋਭ ਬੁਰੀਆਈਆਂ ਬਲ ਦੇ ਵਿੱਚੋਂ ਐਸੇ ਛੱਡੇ ਐਸ ਤਰੀਕੇ ਨਾਲ ਛੱਡੇ ਕਿ ਭੁੱਲੇ ਗਏ ਇੱਕ ਛੱਡਣਾ ਜਿਹੜਾ ਚੇਤਾ ਉਹ ਜੀ ਛੱਡਣੀ ਹੁੰਦੀ ਹੈ ਜਿਹਦਾ ਚੇਤਾ ਨਹੀਂ ਉਹ ਛੱਡਣੀ ਕੀ ਹੈ ਪਹਿਲਾਂ ਛੱਡੇ ਫਿਰ ਭੁੱਲੇ ਗਏ ਕਿ ਲੋਭ ਹੁੰਦਾ ਹੈ ਬੁਰਾਈ ਹੁੰਦੀ ਹੈ ਐਸੀ ਛੱਡੀ ਕਿ ਭੁੱਲੇ ਗਏ ਬੁਰਾਈ ਹੁੰਦੀ ਕੀ ਹੈ ਲੋਭ ਹੁੰਦਾ ਕੀ ਹੈ ਆਦਤ ਬਣ ਗਈ ਪਲਟ ਗਈ ਬਾਜੀ ਤੇਰੇ ਪਲਕ ਪਲਟ ਗਿਆ ਮਨ ਪਲਟ ਗਿਆ ਗੜ ਦੋਹੀ ਪਾਤਸ਼ਾਹ ਕੀ ਕਦੇ ਨਾ ਆਵੇ ਹਾਰ ਗੜ ਦੋਹੀ ਪਾਤਸ਼ਾਹ ਕੀ ਹਿਰਦੇ ਵਿੱਚ ਕੀ ਹੈ ਦਮਾਮਾ ਵਜਦਾ ਦੋਹੀ ਪਾਤਸ਼ਾਹ ਦੀ ਦਮਾਮਾ ਹੀ ਹੁੰਦਾ ਹਿਰਦੇ ਜਿਤ ਸ਼ਬਦ ਪ੍ਰਗਟ ਹੈ ਗੜ ਦੇ ਵਿੱਚ ਹਿਰਦੇ ਚ ਦੋ ਪ੍ਰਗਟ ਹੈ ਗੜ ਦੋਹੀ ਪਾਤਸ਼ਾਹ ਕੀ ਕਦੇ ਨਾ ਆਵੇ ਹਾਰ ਹਾਰ ਉਹਨੂੰ ਕਿਵੇਂ ਆਉਗੀ ਜਿੱਥੇ ਮਰਜੀ ਚਲੇ ਜਾਵੇ ਕਿਹੜਾ ਹਰਾ ਦੂਰ ਹਾਰ ਦਾ ਮਤਲਬ ਇਹ ਹੈ ਕਿ ਚਰਚਾ ਨਾਮ ਵਿੱਚ ਕਦੇ ਵੀ ਹਾਰ ਸਕਦਾ ਹੋ ਗਿਆਨ ਚਰਚਾ ਚ ਉਹਨੂੰ ਕੋਈ ਨਹੀਂ ਹਰਾ ਸਕਦਾ ਔਰ ਇਹ ਨਹੀਂ ਵੀ ਉਹਦਾ ਸਰੀਰ ਨਹੀਂ ਹਾਰਦਾ ਕਿ ਉਹ ਜੰਗ 'ਚ ਨਹੀਂ ਹਾਰਦਾ ਜਿਹਦੇ ਅੰਦਰ ਸ਼ਬਦ ਪ੍ਰਗਟ ਹੈ ਜਿਹੜਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਉਹਨੂੰ ਹਰ ਕਮੇ ਆ ਉਹ ਤਾਂ ਹਰ ਦਰਗਾ ਕੀਆਂ ਬਾਤਾਂ ਸੁਣਾਉਂਗਾ ਤੇ ਸੰਸਾਰ ਨੂੰ ਕੀ ਪਤਾ ਦਰਗਾ ਕੀ ਹੈ ਕਿੱਥੇ ਹੁੰਦੀ ਹੈ ਕਿਵੇਂ ਕੀ ਬਾਤਾਂ ਹੁੰਦੀਆਂ ਉਹ ਕਿਵੇਂ ਹਰ ਸੰਸਾਰ ਦੇ ਲੋਕਾਂ ਨੇ ਤਾਂ ਅਰਥਾਂ ਦੇ ਵਿੱਚ ਅਰਥ ਕੀਤੇ ਹੋਏ ਨੇ ਉਲਟਾ ਤੇਰੇ ਨੂੰ ਤਖਤ ਨਾ ਬਣਾਤਾ ਕਿਉਂਕਿ ਆ ਉਤਲਾ ਪਤਾ ਨਹੀਂ ਸੀ ਵੀ ਇਹ ਪ੍ਰਕਟ ਕੀ ਜਾਊਗਾ ਜੇ ਉਤਲਾ ਪਤਾ ਹੁੰਦਾ ਤਾਂ ਤਖਤ ਨਾ ਕਿਵੇਂ ਕਹਿੰਦੇ ਪਤਾ ਹੀ ਨਹੀਂ ਕੁਝ ਹਾਂ ਗੜ ਦੋਹੀ ਪਾਤਸ਼ਾਹ ਕੀ ਕਦੇ ਨਾ ਆਵੇ ਹਾਰ ਚੱਕਰ ਕਹੀਆ ਖਸਮ ਕਾ ਸੌ ਹੀ ਉੱਤਰ ਦੇ ਚੱਕਰ ਦਾ ਖਸਮ ਨਾ ਬਣਦਾ ਸਾਰੇ ਕਹਿੰਦੇ ਨੇ ਵੀ ਭਾਈ ਉਹਦੇ ਚੱਕਰ ਪਰ ਉਹ ਸਾਹਮਣੇ ਫਿਰ ਕਹਿੰਦਾ ਨਹੀਂ ਜੀ ਬਾਣੀ ਤਾਂ ਮੰਨਣੀ ਔਖੀ ਇਹ ਇਸਲਾਮ ਜਵਾਬ ਦੋ ਮਿਲਦਾ ਜਾ ਕਰ ਕਈਏ ਸਭ ਖਸਮ ਦਾ ਸਾਹ ਉੱਤਰ ਦੇ ਦਾ ਮਤਲਬ ਇਹ ਹੈ ਕਿ ਉਹਨੂੰ ਪਤਾ ਹੈ ਮੈਂ ਚਾਕਰ ਹਾਂ ਮੈਨੂੰ ਉਹਨੂੰ ਜਵਾਬ ਦੇਣਾ ਪੈਣਾ ਜੇ ਆਪਣੀ ਮਰਜ਼ੀ ਨਾਲ ਜਿੱਥੇ ਮੈਂ ਆਪਣੀ ਮਰਜ਼ੀ ਵਰਤ ਲਈ ਮੈਨੂੰ ਜਵਾਬ ਦੇਣਾ ਪੈਣਾ ਜੈਸੀ ਮੈਂ ਆਵੇ ਖਤਮ ਕੀ ਬਾਣੀ ਤੈ ਥੋੜਾ ਖਰੀ ਗਿਆਨ ਵੇਲਾ ਉੱਤਰ ਦੇਣਾ ਬਹੁਤ ਹੈ ਗੱਲ ਚੁੱਕ ਕੇ ਤੈਨੂੰ ਮੈਂ ਕਹੀ ਸੀ ਇਹ ਗੱਲ ਉਹ ਦੂਜੀ ਦੂਜੀ ਬਾਤ ਨਾ ਧਰ ਇਹ ਕਾਨਾ ਦੂਜੀ ਤਾਂ ਕੰਨ ਚ ਪਉਦਾ ਹੀ ਨਹੀਂ ਗੱਲ ਉਹ ਗੰਗਾ ਗੁਰ ਕੇ ਬਚਨ ਪਛਾਨਾ ਪਛਾਣਿਆ ਆਪਣੇ ਆਪ ਨੂੰ ਹੈ ਪਛਾਣਿਆ ਸੰਸਾਰ ਨੂੰ ਹੈ ਪਛਾਣਿਆ ਆਪਣੇ ਮੂਲ ਨੂੰ ਹੈ ਗੁਰ ਕੇ ਬਚਨਾਂ ਨਾ ਪਛਾਣੇ ਨਾ ਗੁਰਬਾਣੀ ਨਾ ਪਛਾਣੇ ਦੂਜੀ ਬਾਤ ਨਾ ਧਰਕੀ ਕਰਨਾ ਆ ਜਿਹੜੀ ਸੰਸਾਰੀ ਦੁਨੀਆ ਮੱਤਾ ਨੇ ਨਾ ਇਹਨਾਂ ਜੋ ਕਿਹਾ ਹੈ ਨਾਮ ਜਪੋ ਵਾਹਿਗੁਰੂ ਵਾਹਿਗੁਰੂ ਕਰੋ ਇਹਦੇ ਤੇ ਤਾਂ ਕੰਨੇ ਨਹੀਂ ਧਰਿਆ ਗੁਰਬਾਣੀ ਉਹ ਵਿਚਾਰੀ ਹੈ ਅਸੀਂ ਦੂਜੀਆਂ ਮੱਤਾਂ ਦਾ ਜੋ ਹੈ ਉਹ ਕੰਨਾਂ 'ਚ ਪਾ ਕੇ ਉਹ ਭਰੇ ਨੇ ਗੱਲ ਉਹ ਕੰਨਾਂ ਨੂੰ ਉਹਨਾਂ ਨੇ ਸੂਤਕ ਲਾਇਆ ਹੋਇਆ ਉਹੀ ਸੂਤਕ ਜਿਹੜਾ ਝੂਠ ਦਾ ਸੂਤਕ ਲੱਗਿਆ ਹੈ ਭਰਮ ਦਾ ਸਭੋ ਸੂਤਕ ਭਰਮ ਹੈ ਉਹ ਭਰਮ ਵਾਲੀਆਂ ਦੂਜੀਆਂ ਬੱਤਾਂ ਪਹਿਲਾਂ ਛੁੱਟੀਆਂ ਹੋਈਆਂ ਨੇ ਉਹ ਛੁੱਟੀਆਂ ਹੀ ਨਹੀਂ ਹਣ ਸਕਦੇ ਗੁਰਬਾਣੀ ਨੇ ਉਹ ਛਡਾਉਣਾ ਸੀ ਸਭ ਕੁਝ ਕੰਨ ਸਾਫ਼ ਹੀ ਨਹੀਂ ਕੀਤੇ ਅਸੀਂ ਹਿਰਦਾ ਸਾਫ਼ ਹੀ ਨਹੀਂ ਕੀਤਾ ਸਾਫ਼ ਤਾਂ ਗੁਰਬਾਣੀ ਨਾਲ ਕਰਨਾ ਸੀ ਇਹ ਮਤ ਕੀ ਹੈ ਉਹ ਮਤ ਅਲੱਗ ਸੀ ਇਹ ਅਲੱਗ ਹੈ ਜਿਹੜਾ ਕੁਝ ਗਲਤ ਨੂੰ ਕੱਢ ਕੇ ਬਾਹਰ ਛੱਡੋ ਅੱਬਲ ਤਾਂ ਸਾਰਾ ਹੀ ਪਹਿਲਾਂ ਭੁੱਲ ਜਾਓ ਕਿ ਕੁਝ ਮਤ ਸੀ ਅਸੀਂ ਜੋ ਕੁਝ ਅਸੀਂ ਸੁਣਿਆ ਸੀ ਸਾਰਾ ਹੀ ਗਲਤ ਸੀ ਨਵੇਂ ਸਿਰੇ ਤੇ ਕੁਰਬਾਨੀ ਨੂੰ ਕਿਉਂ ਸਮਝੀ ਕਿਉਂ ਰੋਜ਼ ਐਵੇਂ ਝਗੜੇ 'ਚ ਪਈ ਵੀ ਆ ਛੱਡੀਏ ਕਿ ਨਾ ਛੱਡੀਏ ਹਾਂਜੀ ਵਜੋ ਗਵਾਏ ਆਪਣਾ ਤਖਤਿਆਂ ਵੈਸੇ ਸੇ ਹਾਂ ਵਜੋ ਗਵਾਏ ਆਪਣਾ ਤਾਕਤ ਮਹਿਸੂਸ ਹੋਏ ਲਸ਼ਕਰੀਆਂ ਕਰ ਸੀ ਖਸਮ ਕੇ ਚੱਕਰ ਕਹੀ ਆ ਖਸਮ ਕਾ ਸੋਹੇ ਹੈ ਉੱਤਰ ਦੇ ਵਜੋ ਗਵਾਏ ਆਪਣਾ ਤਖਤ ਨੇ ਬੈਸੇ ਸੇ ਤਖਤ ਨੇ ਬੈਸੇ ਸੇ ਵਜੋ ਗਵਾਏ ਆਪਣਾ ਆਪਣਾ ਜਿਹੜਾ ਵਜੂਦ ਹੈ ਆਪਣਾ ਵਜੂਦ ਹੈ ਆਪਣਾ ਵਜੂਦ ਨਹੀਂ ਉਹ ਮਾਇਆ ਦਾ ਵਜੂਦ ਨਹੀਂ ਹੈ ਉਹਨੂੰ ਚਾਹੀਦਾ ਆਪਣਾ ਵਜੂਦ ਉਹਨੇ ਆਪਣਾ ਵਜੂਦ ਜਿਹੜਾ ਹੈਗਾ ਉਹ ਨਹੀਂ ਰੱਖਿਆ ਆਏ ਵਜੂ ਲਖਾਏ ਜਿਹੜਾ ਸੀਗਾ ਸੱਚ ਵਜੂਦ ਉਹਨਾਂ ਨੇ ਤਨਖਾਹ ਬਣ ਲਿਆ ਆਇਆ ਜਦੋਂ ਆਪਣਾ ਵਜੂਦ ਲੈ ਕੇ ਆਇਆ ਸੀ ਪਰ ਮੁੱਚ ਆਇਆ ਸੀ ਜਦੋਂ ਆਇਆ ਸੀ ਇਹਦੇ ਕੋਲ ਆਪਣਾ ਵਜੂਦ ਬੁਦਿਆ ਹੋਇਆ ਸੀ ਮੇਰਾ ਵਜੂਦ ਹੈ ਕੁਛ ਜੇ ਵਜੂਦ ਪਹਿਲਾਂ ਨਾ ਮੰਨਦਾ ਫਿਰ ਔੜ ਦੀ ਕੀ ਲੋੜ ਸੀ ਉਹ ਵਜੂਦ ਜਿਹੜਾ ਇਹਦਾ ਹੈਗਾ ਉਹ ਬੋਲ ਵੈਸੇ ਆਪਣਾ ਵਜੂਦ ਇਹਦਾ ਕੀ ਹੈ ਸਰੀਰ ਦਾ ਜੋ ਖਾਣਾ ਜਿਹੜਾ ਇਹਦਾ ਵਜੂਦ ਹੈ ਆਪਣਾ ਇਹ ਜਗਵਾਰ ਵਿੱਚ ਆਪਣੀ ਹਸਤੀ ਨੂੰ ਗਵਾ ਬਟਾ ਦੇ ਮਨ ਜੀਵਾਤਮਾ ਦੀ ਇੱਕ ਹੋਈ ਆਤਮਾ ਪ੍ਰਾਤਮਾ ਇੱਕ ਹੋਈ ਜੇ ਇੱਕ ਹੋ ਗਿਆ ਤਾਂ ਸੰਸਾਰ ਜੋ ਵਜੂਦ ਮਿਟ ਗਿਆ ਸੰਸਾਰ ਜਦੀ ਕੋਈ ਨਿਸ਼ਾਨੀ ਨਾ ਰਹਿ ਜੇ ਕਬੀਰ ਕਹਿੰਦਾ ਮੇਰੀ ਕੋਈ ਜਾਤ ਨਹੀਂ ਮੇਰੀ ਕੋਈ ਝੌਪੜੀ ਨਹੀਂ ਮੇਰਾ ਕੁਛ ਨਹੀਂ ਸੰਸਾਰ ਚਾਹ ਸੰਸਾਰ ਜਿਹਦਾ ਜਿੰਨਾ ਚਿਰ ਵਜੂਦ ਹੈ ਨਾ ਕੋਈ ਜਿੰਨਾ ਚਿਰ ਸੰਸਾਰ ਜਿਹਦਾ ਕਿਤੇ ਨਿਗਾਹ ਹੈ ਫਲਾਣੇ ਥਾਂ ਉਹ ਹੈ ਉੱਥੇ ਦਾ ਵਜੂਦ ਹੈ ਅਸੀਂ ਤਾਂ ਗੁਰੂਆਂ ਦੇ ਵਜੂਦ ਪੈਦਾ ਕਰਤੇ ਥਮ ਤੋਂ ਸੰਸਾਰ ਨਾਲ ਜੋੜਦੇ ਹੋ ਵਜੂਦ ਤਾਂ ਗਵਾਉਣ ਦੀ ਗੱਲ ਕੀਤੀ ਹੋਈ ਆ ਜਿੰਨਾ ਜਦ ਸੰਸਾਰ ਦੇ ਵਿੱਚ ਕਿਸੇ ਜਗ੍ਹਾ ਤੇ ਤੁਹਾਡਾ ਵਜੂਦ ਹੈ ਤੁਹਾਡੀ ਗੱਲ ਹੁੰਦੀ ਹੈ ਭਗਤ ਦੀ ਗੱਲ ਹੁੰਦੀ ਹੈ ਉਹਨਾਂ ਜਦ ਭਗਤ ਦੀ ਗੱਲ ਕਰਦੀ ਜਿਹੜੀ ਆ ਗੁਰਮਤ ਤੇ ਖਲੋ ਪਰਮੇਸ਼ਰ ਦੀ ਗੱਲ ਕਰੋ ਜਿਹੜੀ ਭਗਤ ਨੇ ਕਹੀ ਉਹ ਗੱਲ ਕਰੋ ਭਗਤ ਦੀ ਗੱਲ ਕਰਦੇ ਹੋ ਬਸ ਅੰਦਰ ਦੀ ਗੱਲ ਕਰੋਗੇ ਗੁਰ ਕੀ ਕਰਨੀ ਕਹੇ ਤਾਂ ਉਹ ਕਰੋਗੇ ਉਹ ਤਾਂ ਛਡਾਈ ਸੀ ਗੁਰ ਕਹਿਆ ਕਾਰ ਕਮਾਵੋ ਕਿੱਥੇ ਉਹਨਾਂ ਦੇ ਰਹੇ ਕਿੱਥੇ ਜੰਮੇ ਕੀ ਹੋਇਆ ਕੀ ਨਾ ਹੋਇਆ ਇਹ ਬਿਲਕੁਲ ਭੁੱਲ ਜਾਓ ਤੇ ਉਹਨਾਂ ਨੇ ਨਹੀਂ ਜੇਤਾ ਰੱਖਿਆ ਤੁਸੀਂ ਕਦੇ ਜੇਤਾ ਰੱਖਦੇ ਹੋ ਜੇ ਉਹਨਾਂ ਦਾ ਰੱਖੋਗੇ ਆਪਣਾ ਵੀ ਰਹੂਗਾ ਤਾਂ ਜੇ ਉਹਨਾਂ ਦਾ ਰੱਖੋਗੇ ਤੁਹਾਡਾ ਪਹਿਲਾਂ ਰਹੂਗਾ ਤੁਹਾਡਾ ਵਜੂਦ ਨਹੀਂ ਮਿਟਣਾ ਜਿਵੇਂ ਉਹਨਾਂ ਨੇ ਆਪਣਾ ਵਜੂਦ ਬਟਾਇਆ ਐਵੇਂ ਤੁਸੀਂ ਆਪਣਾ ਵਜੂਦ ਬਟਾਉਣਾ ਤਾਂ ਉਸ ਅਵਸਥਾ ਨੂੰ ਪ੍ਰਾਪਤ ਹੋਣਾ ਤਖਤ ਤੇ ਕੌਣ ਬੈਠੂਗਾ ਜਿਹਦਾ ਸੰਸਾਰ 'ਚ ਵਜੂਦ ਮਿਟ ਜੂਗਾ ਸੰਸਾਰ 'ਚ ਨਾਮ ਨਿਸ਼ਾਨ ਮਿਟ ਜੂਗਾ ਸੰਸਾਰ 'ਚ ਸੰਸਾਰ ਜਿਹਦਾ ਕੀ ਨਾਮ ਸੀ ਸੰਸਾਰ ਸੰਸਾਰ ਕਹਿੰਦਾ ਰਹੇ ਜਿਹੜਾ ਸੰਸਾਰ ਜਸ ਕਰੂਣਾ ਦਾ ਉਹ ਨਰਕਾਂ ਜਾਊਗਾ ਉਹ ਵਸਤਾਂ ਨੂੰ ਨਹੀਂ ਪ੍ਰਾਪਤ ਕਰ ਸਕਦਾ ਜਿਹੜਾ ਵਿਅਕਤੀ ਦਾ ਜਸ ਕਰੂਗਾ ਮਾਨੂੰ ਕੀ ਟੇਕ ਤਿੱਥੇ ਸਭ ਸਿੱਧੀ ਸਭ ਜੋ ਕੋ ਪਰਮੇਸ਼ਰ ਉਚਰਾ ਤੇ ਸਭ ਨਰਕ ਕੋਲ ਪਰ ਮੈਂ ਹੂੰ ਪਰਮਪੁਰ ਦਾ ਦਾਸਾ ਦਾਸ ਦਾ ਵੀ ਕੋ ਵਜੂਦ ਹੁੰਦਾ ਬਾਲਕ ਦਾ ਵਜੂਦ ਹੁੰਦਾ ਸਭ ਕੁਝ ਬਾਲਕ ਦਾ ਹੈ ਜਾਂ ਕੁਝ ਮੇਰਾ ਹੀ ਨਹੀਂ ਮੇਰਾ ਵਜੂਦ ਇੱਥੇ ਕੀ ਹੈ ਸਰੀਰ ਵੀ ਮੇਰਾ ਨਹੀਂ ਕੀ ਵਜੂਦ ਰਹੂ ਸੰਪਤੀ ਕੋਈ ਮੇਰੀ ਨਹੀਂ ਕੀ ਵਜੂਦ ਹੈ ਜੇ ਮੇਰੇ ਨਾਂ ਤੇ ਕਿਤੇ ਨਿਸ਼ਾਨ ਲਾ ਕੇ ਗੁਰਦੁਆਰਾ ਬਣਾਤਾ ਵਜੂਦ ਬਣਾਤਾ ਮੇਰਾ ਉੱਥੇ ਬਹੁਤ ਬੜਾ ਅਪਰਾਧ ਕੀਤਾ ਅਪਰਾਧ ਹੈ ਤਾਂ ਉਹਨਾਂ ਨੇ ਕਹਦਾ ਸਾਡਾ ਉੱਥੇ ਬਣਾਣਾ ਦਿਓ ਦਸਮ ਪਾਸ਼ਾ ਉਹਦਾ ਬੰਸ ਨਹੀਂ ਰਹਿਣਾ ਜਿਹੜਾ ਹਜੂਰ ਸਾਹਿਬ ਉਹ ਬਣਾਊਗਾ ਉਹ ਕਹਿੰਦਾ ਮੇਰਾ ਬੰਦ ਸੁਣਾ ਰਿਹਾ ਪਰ ਮੈਂ ਬਣਾਉਂਗਾ ਫਿਰ ਕੀ ਸੀ ਗੁਰੂ ਦੀ ਗੱਲ ਮੰਨੀ ਸੀ ਉਹਦਾ ਵਿਰੋਧ ਕੀਤਾ ਸੀ ਗੁਰੂ ਦਾ ਵਿਰੋਧ ਕੀਤਾ ਥੋ ਥੋ ਸੀ ਇੱਥੇ ਘੋੜਾ ਬੰਨਿਆ ਸੀ ਜੇ ਰੋਜੀ ਰੋਟੀ ਦਾ ਸਵਾਲ ਹੈ ਬਹਿ ਜਾਂਦੇ ਨੇ ਰੋਟੀ ਚੱਲ ਪੈਂਦੀ ਹੈ ਇਹ ਸਭ ਬਿਜ਼ਨਸ ਹੈ ਇਹਨਾਂ ਦਾ ਲੋਕਾਂ ਦਾ ਪ੍ਰਚਾਰ ਹੈ ਕੋਈ ਪ੍ਰਚਾਰ ਹੈ ਹੁੰਦਾ ਹੁੰਦਾ ਕੋਈ ਵਜੂਦ ਨਹੀਂ ਹੈ ਜਿਹਦਾ ਵਜੂਦ ਆ ਸਾਰੇ ਬੰਦਾ ਜਿਹੜਾ ਲਾਲ ਕਲਾ ਜਿਹਦਾ ਹੈਗਾ ਉਹ ਜੰਮਣ ਬਲ ਚ ਜਿਹੜਾ ਜੰਮਣ ਬਲ ਚ ਨਹੀਂ ਹੈ ਉਹਦਾ ਵਜੂਦ ਦਾ ਉਹਦਾ ਵਜੂਦ ਦਾ ਐਕਚੁਅਲੀ ਨਿਸ਼ਾਨੀ ਕਾਦੀ ਸਰੀਰ ਉਹਦਾ ਹੈ ਨਹੀਂ ਸੀ ਤੁਸੀਂ ਸਰੀਰ ਦਾ ਉਹ ਗਾਗਰ ਚ ਪਾ ਕੇ ਦਬ ਲਿਆ ਉੱਥੇ ਹਿੰਦੂ ਮਤ ਹੈ ਹੋਰ ਕੀ ਇੱਥੇ ਫਲਾਣਾ ਗੁਰੂ ਰਿਹਾ ਤੇ ਟਿੱਪਾ ਗੁਰੂ ਰਿਹਾ ਉਹਨਾਂ ਦਾ ਯਾਦ ਕੀਤਾ ਦੇ ਪਿੱਛੇ ਅੰਮ੍ਰਿਤਸਰ ਤਦ ਪਾਜਾ ਸਾਰੀ ਉਮਰ ਨਹੀਂ ਗਏ ਕਿ ਤੁਹਾਨੂੰ ਇੰਨੀ ਅਕਲ ਨਹੀਂ ਆਈ ਵੀ ਉਹ ਨਹੀਂ ਗਏ ਅਸੀਂ ਕਿਉਂ ਸਾਨੂੰ ਕਹਦੇ ਹੈ ਜਾਉਂਦਾ ਉੱਥੇ ਸਾਨੂੰ ਕਹਦਾ ਹੈ ਜਾਇ ਉਹਦਾ ਕਿਉਂ ਹੈ ਜਾਇ ਕਿਉਂ ਨਹੀਂ ਗਏ ਤੁਸੀਂ ਕਦੇ ਜਾਂਦੇ ਹੋ ਕੋਈ ਲੈ ਅਸੀਂ ਜਾਂਦੇ ਸੋਨਾ ਦੇਖਣ ਸਾਡ ਉਧਰ ਬਣਾਤਾ ਅਸੀਂ ਜਾਂਦੇ ਪਿਕਨਿਕ ਬਣਾਉਣ ਇਹ ਤਾਂ ਪਿਕਨਿਕ ਹੈ ਗੁਰਬਾਣੀ ਜੀ ਨੇ ਬੋਲਣੀ ਹੈ ਘਰੇ ਬਦਲੋ ਗਲੀ ਗਲੀ ਗੁਰਦੁਆਰੇ ਨੇ ਬੰਨਣ ਵਾਲੇ ਪਾਸੇ ਤਾਂ ਜਾਣਾ ਹੀ ਨਹੀਂ ਇਹ ਹੰਕਾਰ ਹੈ ਸਾਡਾ ਗੁਰਦੁਆਰਾ ਵਧੀਆ ਅਸੀਂ ਵਧੀਆ ਬਣਾ ਲੈਣਾ ਹਾਲ ਵੱਡਾ ਬਣਾਉਣਾ ਇਹ ਗੱਲ ਹੈ ਪ੍ਰਚਾਰ ਤੇ ਕੀ ਹੈ ਗੁਰਮਤ ਉਲਟ ਪ੍ਰਚਾਰ ਗੁਰਮਤ ਉਲਟ ਹੈ ਜਿਹਦਾ ਵਜੂ ਵਜੂਦ ਗਵਾਇਆ ਗਿਆ ਉਹ ਸਾਰੇ ਤਖਤ ਤੇ ਬੈਠ ਰਿਹਾ ਤਖਤ ਨੂੰ ਤਖਤਨ ਵੈਸੇ ਸੇ ਉਹ ਤਖਤ ਤੇ ਬਹਿ ਜਾਂਦੇ ਨੇ ਜਾ ਕੇ ਪ੍ਰੀਤਮ ਹੱਥ ਵਡਿਆਈਆਂ ਜੈ ਭਾਵੈ ਤੈ ਦੇ ਆ ਦੇਖੋ ਅਗਲੀ ਗੱਲ ਸਾਫ ਤਾਂ ਹੋ ਗਈ ਵਡਿਆਈਆਂ ਦਾ ਪ੍ਰੀਤਮ ਦੇ ਹੱਥ ਨੇ ਪਰ ਆਪਣਾ ਜੇ ਵਜੂਦ ਤੁਹਾਡਾ ਸੰਸਾਰ 'ਚ ਰਹਿ ਗਿਆ ਫਿਰ ਤੁਸੀਂ ਇੱਥੇ ਆਉਣਾ ਉੱਥੇ ਤੁਹਾਡਾ ਮੋਹ ਹੈ ਜੇ ਮੇਰਾ ਕੋਈ ਮੁੰਡਾ ਕੁੜੀ ਕੋਈ ਅੰਤ ਕਾਲ ਜੇ ਮੰਦਰ ਸਿਮਰੈ ਵਜੂਦ ਰਹੇ ਰਹਿ ਗਿਆ ਨਾ ਵਜੂਦ ਅੰਤਕਾਲ ਕੀ ਸਿਮਰਦਾ ਉਹਦਾ ਵਜੂਦ ਹੈ ਜੇ ਅੰਤਕਾਲ ਨਾਰਾਇਣ ਸਭਰੇ ਵਜੂਦ ਖਤਮ ਅੰਤਕਾਲ ਨਾਰਾਇਣ ਸਿਮਰਦਾ ਹੈ ਵਜੂਦ ਹੈ ਨਹੀਂ ਉਹਦਾ ਸੰਸਾਰ ਕੀ ਵਜੂਦ ਹੈ ਇਸ ਕਰਕੇ ਵਜੂ ਜਿਹੜਾ ਲਫ਼ਜ਼ ਹੈ ਉਹ ਵਜੂਦ ਹੈ ਤਨਖਾਹ ਵੀ ਸੰਸਾਰ ਦੀ ਵਜੂਦ ਮੁਤਾਬਕ ਹੁੰਦੀ ਹੈ ਚਪੜਾਸੀ ਦੀ ਥੋੜੀ ਹੁੰਦੀ ਹੈ ਅਫਸਰ ਦੀ ਜ਼ਿਆਦਾ ਹੁੰਦੀ ਹੈ ਉਹਦੀ ਅਕਲ ਦਾ ਵਜੂਦ ਹੁੰਦਾ ਜਿੰਨਾ ਉਹਦਾ ਉਹਦਾ ਵਜੂਦ ਹੁੰਦਾ ਉਹਦੀ ਉਹਨੂੰ ਤਨਖਾਹ ਮਿਲ ਜਾਂਦੀ ਹੈ ਨਿਰਾਕਾਰੀ ਜਿਹੜਾ ਹੈ ਸਾਡੀ ਦੇਹੀ ਨਿਰਾਕਾਰੀ ਹੈ ਪ੍ਰੀਤਮ ਹੱਥ ਵਡਿਆਈਆਂ ਜੈ ਭਾਵੈ ਤੈ ਦੇ ਆਪ ਕਰੇ ਕਿਸ ਅਸੀਂ ਵਜੂਦ ਲਿਖਾ ਕੇ ਆਏ ਸੀ ਜਦ ਆਏ ਸੀ ਤਾਂ ਮੈਂ ਸੀਗੀ ਵਜੂਦ ਸੀ ਭਰਮ ਦਾ ਅੰਡਾ ਵਜੂਦ ਨਹੀਂ ਸੀ ਜਾਂ ਭਰਮ ਦਾ ਅੰਡਾ ਫੁੱਟ ਗਿਆ ਬਨੇ ਪਿਆ ਪ੍ਰਗਾਸਾ ਜਾਂ ਜੋਤੀ ਜੋਤ ਮਿਲ ਗਈ ਤੇ ਵਜੂਦ ਰਹਿ ਗਿਆ ਜੋ ਜਲ ਮੈਂ ਜਲ ਆਏ ਘਟਾਨਾ ਤਿਉ ਜੋਤੀ ਸਮਝੋ ਸਮਾਨਾ ਵਜੂਦ ਰਹਿ ਗਿਆ ਗੰਗਾ ਕੇ ਸਰਤਾ ਵਿਗੜੀ ਸੋ ਸਰਤਾ ਗੰਗਾ ਹੋਏ ਨਿਬੜੀ ਸਰਤਾ ਦਾ ਵਜੂਦ ਰਹਿ ਗਿਆ ਆ ਗੱਲ ਪਰ ਪਿੱਛੇ ਪਿੱਛੇ ਵਜੂਦ ਥਾ ਜਿੰਨਾ ਜਦੋਂ ਸਰਤਾ ਗੰਗਾ ਦੇ ਵਿੱਚ ਨਹੀਂ ਮਿਲੀ ਵਜੂਦ ਥਾ ਜਦ ਇੱਥੇ ਅਸੀਂ ਆਇਆ ਵਜੂਦ ਥਾ ਗੁਰਮਤਿ ਵਿੱਚ ਮਿਲ ਕੇ ਵਜੂਦ ਖਤਮ ਹੋਇਆ ਆਪਣੀ ਜੇ ਨਜ਼ਰ ਮਤ ਸੀ ਉਹ ਨਜ਼ਰ ਵਜੂਦ ਵੱਖਰਾ ਸੀ ਆਪਣੀ ਵਿਚਾਰਧਾਰਾ ਸੀ ਵਜੂਦ ਵੱਖਰਾ ਸੀ ਜਨਮ ਦਾ ਕਾਰਨ ਹੈ ਸਾਡਾ ਵਜੂਦ ਸੀ ਵਜੂਦ ਬਿਨਾਂ ਜਨਮ ਨਹੀਂ ਹੁੰਦਾ ਵਜੂਦ ਹੈ ਖਲਕ ਕਰਨਾ ਹੈ ਵਜੂਦ ਕੀ ਹੈ ਰੋੜਾ ਰੋੜਾ ਕੀ ਹੁੰਦਾ ਵਜੂਦ ਨਹੀਂ ਹੁੰਦਾ ਰੋੜਾ ਹੋਰਾ ਬਾਟਕਾ ਮੇਰੇ ਨਾਲ ਮੇਰੇ ਵਾਲਾ ਤਾਂ ਭਾਵ ਉੱਪਰ ਵੱਜ ਰਿਹਾ ਉਹ ਜੇ ਰੋੜੇ ਤੋਂ ਧੂੜ ਵੀ ਬਣ ਗਈ ਖੇ ਵੀ ਬਣ ਗਈ ਤਾਂ ਵੀ ਮੌਜੂਦ ਹੈਗਾ ਜੇ ਖੇ ਤੋਂ ਪਾਣੀ ਬਣ ਗਿਆ ਤਾਂ ਵੀ ਮੌਜੂਦ ਹੈਗਾ ਜੇ ਹਰ ਜੈਸਾ ਹੀ ਹੋ ਗਿਆ ਫਿਰ ਵਜੂਦ ਖਤਮ ਹੈ ਹਰ ਜਨ ਐਸਾ ਜਾਣੀਏ ਜੈਸਾ ਹਰੀ ਫਿਰ ਵਜੂਦ ਖਤਮ ਹੋਇਆ ਬਾਰ ਵਿੱਚ ਭਾਈ ਗੁਰਦਾਸ ਵਾਲੀ ਚ ਪੜੀਓ ਬਣਾਤਾ ਸਿੱਖ ਨੂੰ ਮਾਇਆਧਾਰੀ ਨਾ ਹੋ ਮਾਇਆਧਾਰੀ ਦੀ ਵਾਰ ਲਿਖੀ ਹੋਈ ਹੈ ਕਿਸੇ ਦੀ ਉਹ ਹਿੰਦੂ ਮਤ ਦਾ ਕੋਈ ਬੰਦਾ ਹੈ ਜਿਹਨੇ ਵਾਰ ਲਿਖੀਆਂ ਨੇ ਉਹ ਉਹ ਪਾਣੀ ਤੇ ਕਿਵੇਂ ਖੜ ਗਿਆ ਪਾਣੀ ਦਾ ਤਾਂ ਵਜੂਦ ਹੈ ਕਬੀਰ ਤਾਂ ਪਾਣੀ ਦੇ ਖੜਿਆ ਨਹੀਂ ਸੀਰਾ ਦਾਤਾ ਹੋਏ ਐ ਜਿਹੜੇ ਸਿੱਖ ਨੇ ਸੀਰੇ ਦਾਤੇ ਤਾਂ ਹੀ ਹੁੰਦੇ ਨੇ ਕਰੋ ਤਾਂ ਹੀ ਹੁੰਦਾ ਡਾਂਗ ਦੇ ਨੇ ਠੰਡੇ ਹੋ ਜਾਂਦੇ ਨੇ ਕਮਜ਼ੋਰ ਦੇ ਨੇ ਗੜ ਪੈ ਜਾਂਦੇ ਨੇ ਵਸੀਰੇ ਦਾਤੇ ਦਾ ਮਤਲਬ ਇਹੀ ਹੈ ਅਗੋ ਤਕੜਾ ਦੇਖਿਆ ਤਾਂ ਕੁੱਤੇ ਉਹ ਪੂਛ ਉਹ ਬੁੱਝੇ ਥੱਲੇ ਵੜ ਗਿਆ ਫਿਰ ਨਹੀਂ ਤਾਂ ਸ਼ੇਰ ਬਣ ਗਿਆ ਉਹ ਗੱਲ ਹੈ ਲੋਦੀ ਸੀਰਾ ਦਾਤਾ ਇਹੀ ਗੱਲ ਹੈ ਜਿੰਨਾ ਜਰ ਪਾਣੀ ਨਜ਼ਰ ਜਰਾ ਦੇਹੀ ਨਾਲ ਜੁੜਿਆ ਹੈ ਪਾਣੀ ਦੇ ਬੁਲਬਲੇ ਨਾਲ ਸਰੀਰ ਪਾਣੀ ਦਾ ਬੁਲਬਲਾ ਹੈ ਜਾਤੇ ਤੇਰੇ ਭਵਣ ਸਾਜਿਆ ਤੇਰੇ ਭਵਣ ਦੇ ਵਿੱਚ ਉਹਦਾ ਵਜੂਦ ਹੈ ਜਦੋਂ ਜੋਤ ਹੋ ਗਿਆ ਫਿਰ ਤੇਰੇ ਭਵਣ ਦੇ ਵਿੱਚ ਨਹੀਂ ਰਿਹਾ ਤੇਰਾ ਭਵਣਾ ਦੇ ਵਿੱਚੋਂ ਬਾਹਰ ਹੋ ਗਿਆ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਵਜੂਦ ਨਹੀਂ ਰਿਹਾ ਜਿਹਦਾ ਵਜੂਦ ਨਹੀਂ ਰਿਹਾ ਉਹ ਤਖਤ ਤੇ ਬਹਿ ਗਿਆ ਜਾ ਕੇ ਜਾਗ ਪਿਆ ਵਜੂਦ ਕਰ ਨਹੀਂ ਰਹਿੰਦਾ ਜਿੰਨਾ ਚਿਰ ਸੁਪਨਾ ਆਉਂਦਾ ਵਜੂਦ ਹੈਗਾ ਵੱਖਰੀ ਦੇਹੀ ਦਾ ਜਦ ਸੁਪਨਾ ਖਤਮ ਹੋ ਗਿਆ ਵਜੂਦ ਰਿਹਾ ਹੀ ਨਹੀਂ ਦੂਈ ਦੇਹੀ ਦਾ ਇੱਕੋ ਰਹੀ ਦੇਹੀ ਜਾਗ ਪਿਆ ਫਿਰ ਸੁਪਨਾ ਹੋਣਾ ਹੀ ਨਹੀਂ ਯਾਰ ਦੇਹੀ ਹੋਇ ਕਰੇਗੀ ਉਹ ਗੁਪਤ ਦੇਹੀ ਰਹਿ ਗਈ ਇੱਕੋ ਦੇਹੀ ਰਹਿ ਗਈ ਉਹ ਇੱਕ ਦੇਹੀ ਜਿੰਨਾ ਜੰਦੀ ਹੁੰਦੀ ਉਹ ਦੇਖ ਤੇ ਤਾਂ ਪਹਿਲਾਂ ਹੀ ਬੈਠਾ ਤਾਕਤ ਤੇ ਉਹ ਨਹੀਂ ਬੈਠਣ ਤੇ ਗਿਆ ਉਹ ਆਪਣੇ ਆਪ ਨੂੰ ਮਹਿਸੂਸ ਕਰਦਾ ਤਾਕਤ ਤੇ ਬੈਠਾ ਤੇ ਦਾ ਪਹਿਲਾਂ ਵੀ ਬੈਠਾ ਸੁੱਤਾ ਪਿਆ ਸੁੱਤਾ ਪਿਆ ਕਰਕੇ ਤੇ ਨਹੀਂ ਬੈਠਾ ਲੱਗਦਾ ਉਹਨੂੰ ਸੁਪਨੇ ਦੀ ਦੁਨੀਆ 'ਚ ਫਿਰਦਾ ਜਾਂ ਜਾਗਦਾ ਤੇ ਦਾ ਬੈਠਾ ਹੀ ਹੈ ਤਾਕਤ ਤੇ ਵੈਸੇ ਕਰਤੇ ਹੱਥ ਵੜਿਆਈਆਂ ਜੈ ਭਾਵੇਂ ਤੈ ਦੇ ਜੈ ਭਾਵੇਂ ਉਹਦੇ ਹੱਥ ਵੜਿਆਈਆਂ ਨੇ ਜਿਹਨੂੰ ਮਰਜ਼ੀ ਦੇ ਆਪ ਵੜਿਆਈ ਕਾਦੀ ਹੈ ਉਹਨੂੰ ਆਪਣੀ ਬੁੱਧੀ ਦੇ ਦਿੰਦਾ ਮੇਰੀ ਮਤ ਥੋੜੀ ਰਾਮ ਉਹਦੀ ਮਤ ਥੋੜੀ ਨਹੀਂ ਰਹਿੰਦੀ ਬਹੁਤੀ ਹੋ ਜਾਂਦੀ ਹੈ ਆਪਣੀ ਮਤ ਤਾਂ ਨਾ ਨਾ ਇਹਦੀ ਤਾਂ ਥੋੜੀ ਹੁੰਦੀ ਆਪਣੀ ਦੇ ਦਿੰਦਾ ਮਤ ਉਹ ਥੋੜੀ ਹੁੰਦੀ ਨਹੀਂ ਆਪ ਕਰੇ ਕਿਸ ਆਖੀ ਹੈ ਅਵਰ ਨਾ ਕੋਈ ਕਰੇ ਆਪ ਕਰੇ ਕਿਸ ਆਖੀ ਹੈ ਅਵਰ ਨਾ ਕੋਈ ਕਰੇ ਕੌਣ ਕਰਦਾ ਹੈ ਸਾਰੀ ਚੀਜ਼ ਕਿਵੇਂ ਆਈ ਹੈ ਇਹ ਜੀਵ ਆਪੇ ਕਰਦਾ ਸਾਰੀ ਚੀਜ਼ ਕਿਹਨੂੰ ਕਹਾਂਗੇ ਕਿਹਨੂੰ ਬਾਕੀ ਇਹ ਸਾਰੀ ਐਸੇ ਨੇ ਲਈ ਹੈ ਚਾਹੇ ਗੁਰਬਾਣੀ ਦੇ ਵਿੱਚੋਂ ਔਗਣ ਸਮਝ ਲਵੇ ਗੁਣ ਸਮਝ ਲਵੇ ਔਗਣ ਤਿਆਗ ਦੇਵੇ ਗੁਣ ਧਾਰਨ ਕਰ ਲਵੇ ਚਾਹੇ ਨਾ ਕਰ ਲਵੇ ਆਖਰ ਇਹਦੇ ਸਿਰ ਤੇ ਹੀ ਪੜਨਾ ਬਣਦਾ ਹੈ ਹੋਰ ਕੋਈ ਕੁਝ ਨਹੀਂ ਕਰ ਸਕਦਾ ਉਹਨੇ ਕਹਾ ਪਰਮੇਸ਼ਰ ਦੇ ਇਹਦੇ ਵਿੱਚ ਕੋਈ ਦਖਲ ਨਹੀਂ ਪਰਮੇਸ਼ਰ ਨੇ ਤੁਹਾਨੂੰ ਗਿਆਨ ਦੇ ਦਿੱਤਾ ਸਮਝ ਦੇ ਦਿੱਤੀ ਗੱਲ ਦੱਸਤੀ ਉਹ ਸੀਧਾ ਦਾਤਾ ਡਾਊਟ ਤੁਸੀਂ ਕਰਨਾ ਤੁਹਾਨੂੰ ਮੂੰਹ ਦੇ ਤਾ ਦੰਦ ਦੇ ਤੇ ਰੋਟੀ ਵੀ ਖਾਵੇ ਜੰਮ ਕੇ ਆ ਖਾਓ ਹੱਥ ਦੇ ਤੇ ਚੱਕ ਕੇ ਮੂੰਹ ਚ ਪਾਓ ਉਹ ਪਾਵੇ ਅੱਖਾਂ ਦੇ ਤੇ ਦੇਖ ਕੇ ਚਲੋ ਅਕਲ ਦੇਤੀ ਅਗਲੇ ਸਾਹਿਬ ਦੇਵੀਏ ਅਗਲੀ ਪੜ ਕੇ ਬੁਝੀਏ ਅਗਲੀ ਪਾਈਏ ਮਾਣ ਨਾਨਾ ਕੇ ਰਾਏ ਹੋ ਹੋਰ ਗੱਲਾਂ ਸ਼ੈਤਾਨ ਬਾਕੀ ਦਾ ਸਭ ਉਹਨਾਂ ਜੀ ਮੈਨੂੰ ਹੁਕਮ ਨਹੀਂ ਸੀ ਮੈਨੂੰ ਇਹ ਤਾਂ ਸ਼ੈਤਾਨੀ ਹੈ ਅਕਲ ਤੁਹਾਨੂੰ ਦੇਤੀ ਫਿਰ ਕਹਾਂ ਹੋਰ ਅਕਲ ਦੇ ਰਹੇ ਗੁਰਬਾਣੀ ਦੇਤੀ ਬੁਝੋ ਪੜ ਕੇ ਇਹ ਸਾਡੇ ਆਪਣੀ ਜ਼ਿੰਮੇਵਾਰੀ ਹੈ ਕਿਸੇ ਦੀ ਕੋਈ ਜ਼ਿੰਮੇਵਾਰੀ ਇਹ ਕੋਈ ਬਹਾਨਾ ਨਹੀਂ ਕਿਸੇ ਨੇ ਸੁਣ ਲੋ ਆਪ ਕਰੇ ਕਿਸ ਆਖੀ ਹੈ ਆਪੇ ਕਰਦਾ ਹੈ ਇੱਕ ਜਾਂ ਹੁੰਦਾ ਨੇ ਆਪੇ ਕੀਤਾ ਸਭ ਕੁਝ ਆਪੇ ਕਹੇ ਇੱਕ ਤੇ ਗਾਹਾਂ ਗੱਲ ਕੋਈ ਨਹੀਂ ਹੈ ਕਿ ਸਾਖੀ ਹੈ ਆਪਣੇ ਪੈਰ ਚਾਹੇ ਘੋੜਾ ਮਾਰ ਲਵੇ ਚਾਹੇ ਆਪਣਾ ਕਾਜ ਆਪ ਸੋ ਆਪਣੇ ਹੱਥੀ ਆਪਣਾ ਕੱਪੇ ਹੀ ਖਾਲਸਾ ਆਪੇ ਹੀ ਖਾਲਸਾ ਚਾਹੇ ਭਾਈ ਆਪਣਾ ਕਾਜ ਆਪ ਸਵਾਲ ਲਵੇ ਸਵਾਲ ਦੀ ਵਿਧੀ ਇਹਨੂੰ ਦੱਸ ਸਵਾਲ ਦੀ ਵਿਧੀ ਦੱਸ ਸਵਾਲ ਲਵੇ ਚਾਹੇ ਨਾ ਸਵਾਲ ਲਵੇ ਇਹਦੀ ਵਿਧੀ ਅਵਰ ਨਾ ਕੋਈ ਕਰੇ ਹੋਰ ਕਿਸੇ ਨੇ ਨਹੀਂ ਕਰਨਾ ਰੋਟੀ ਕੋਈ ਖਾ ਲਵੇ ਰੱਜ ਵੇ ਕੋਈ ਇਹ ਕਿਵੇਂ ਹੋ ਜੂ